ਮਾਰੂ ਮਹੱਲਾ ਪਹਿਲਾ ਹਰੀ ਸਾ ਮੀਤ ਨਾਹੀ ਮੈਂ ਕੋਈ ਜਿਨੀ ਤਨ ਮਨ ਦੀਆ ਤੁਰਤੀ ਸਮੋਈ ਸਰਬ ਜੀਆਂ ਪ੍ਰਿਤਪਾਲ ਸਮਾਲੇ ਸੋ ਅੰਤਰ ਦਾਨਾ ਬੀਨਾ ਹੈ ਹਰ ਸਾ ਮੀਤ ਨਾਹੀ ਮੈਂ ਕੋਈ ਹਰ ਵਰਗਾ ਮੀਤ ਮੈਂ ਕੋਈ ਨਹੀਂ ਦੇਖਿਆ ਹੋਰ ਹਰ ਦਾ ਹੋਰ ਕੋਈ ਮੀਤ ਹੋਵੇ ਐਸੀ ਮੈਨੂੰ ਕੋਈ ਜਾਣਕਾਰੀ ਮੇਰੇ ਵਾਸਤੇ ਹਰ ਤੋਂ ਹਰ ਜੈਸਾ ਮੀਤ ਹੋਰ ਕੋਈ ਜਿਨ ਤਨ ਮਨ ਦਿਆ ਜਿਨੇ ਮੈਨੂੰ ਵਾਲਾ ਸ਼ਰੀਰ ਵੀ ਦਿੱਤਾ ਹੈ ਵੀ ਦਿੱਤਾ ਮਨ ਮਨ ਹਿਰਦਾ ਤਨ ਵਾਲਾ ਸ਼ਰੀਰ ਤਨ ਮਨ ਦਿਆ ਸੁਰਤ ਹੋਈ ਅਰ ਆਪਣਾ ਧਿਆਨ ਵੀ ਮੇਰੇ 'ਚ ਰੱਖਿਆ ਹੋਇਆ ਆਪਣਾ ਧਿਆਨ ਵੀ ਬੁੱਧੀ 'ਚ ਰੱਖਿਆ ਹੈ ਸੁਰਤ ਸਮੋਈ ਸਰਬ ਜੀ ਪ੍ਰਤਪਾਲ ਸੰਭਾਲੇ ਸਾਰੇ ਜੀਆਂ ਨੂੰ ਪ੍ਰਤਪਾਲ ਕਰਦਾ ਹੈ ਸਾਰੇ ਜੀਆਂ ਦੇ ਵਿੱਚ ਮਾਇਆ ਹੋਇਆ ਹੈ ਸੋ ਅੰਤਰ ਦਾਨਾ ਬੀਤਣਾ ਹੈ ਉਹ ਦਾਨਾ ਜਿਹੜਾ ਅਬੀਨਾ ਅੰਦਰ ਹੀ ਗਿਆ ਸ਼੍ਰੀ ਦਾਨਾ ਵੀ ਅੰਦਰ ਹੀ ਆ ਬੀਨਾ ਵੀ ਇਹ ਦੋ ਰੂਪ ਨੇ ਉਹਦੇ ਆਪੇ ਦਾਨਾ ਆਪੇ ਆਪੇ ਗਿਆਨ ਲੈਣ ਵਾਲਾ ਹੈ ਆਪੇ ਗਿਆਨ ਦੇਣ ਵਾਲਾ ਹੈ ਆਪੇ ਚੋਗਾ ਦੇਣ ਵਾਲਾ ਹੈ ਆਪੇ ਚੋਗਾ ਚੁਗਣ ਵਾਲਾ ਹਾਂਜੀ ਹਰੀ ਸਾ ਮੀਤ ਨਹੀਂ ਮੈਂ ਕੋਈ ਇਹ ਬੁੱਧੀ ਆਪਣੇ ਮੂਲ ਨੂੰ ਕਹਿ ਰਹੀ ਹੈ ਜੀ ਮੂਲ ਨੂੰ ਨਹੀਂ ਕਹਿ ਰਹੀ ਮੂਲ ਵਾਸਤੇ ਕਹਿ ਰਹੀ ਹੈ ਪਬਲਿਕ ਨੂੰ ਕਹਿ ਰਹੀ ਹੈ ਮੇਰੇ ਵਾਸਤੇ ਹਾਂ ਮੇਰੇ ਮੂਲ ਵਰਗਾ ਕੋਈ ਨਹੀਂ ਠੀਕ ਹੈ ਥੋੜਾ ਜਿਹਾ ਇੱਥੇ ਭਲੇਖਾ ਪੈਣਾ ਸਰਬ ਜੀਆਂ ਪ੍ਰਿਤਪਾਲ ਸਮਾਲੇ ਇਹ ਅੰਦਰੇ ਪ੍ਰਿਤਪਾਲ ਔਰ ਸਮਾਲ ਕਰ ਰਿਹਾ ਕੋਈ ਬ੍ਰਹਮਾ ਸਾਰਿਆਂ 'ਚ ਠੀਕ ਹੈ ਪੂਰੇ ਸਮਾਇਆ ਹੋਇਆ ਸਭ ਦੇ ਵਿੱਚ ਪੂਰ ਨਹੀਂ ਕੁਝ ਲੈ ਕੇ ਕੁਝ ਲੈ ਕੇ ਨਾ ਮੂੜ ਨੇ ਆਕਾਸ਼ ਤੋਂ ਆਕਾਸ਼ ਬਾਣੀ ਤੋਂ ਦੇਣਾ ਹੁੰਦਾ ਜੋ ਫੁਰਨਾ ਫੁਰਨਾ ਹੈ ਅਗਾ ਹੋਰ ਕਿਆ ਦਾ ਫੁਰਨਾ ਗਿਆਨ ਚਿੱਤ ਚੋਂ ਹੀ ਆਉਂਦਾ ਮਨ ਨੂੰ ਨਹੀਂ ਫੁਰਨਾ ਹੁੰਦਾ ਜਿਹੜਾ ਤ੍ਰਿਕੁਟੀ ਜੀ ਨਹੀਂ ਫੁਰਨਾ ਹੁੰਦਾ ਉਹ ਹਿਰਦੇ ਚ ਉਹ ਫੁਰਨਾ ਤ੍ਰਿਕੁਟੀ ਦਾ ਸੋਚ ਹੈ ਠੀਕ ਹੈ ਜੀ ਚਿੰਤਾ ਹੈ ਤ੍ਰਿਕੁਟੀ ਜੀ ਹਾਂਜੀ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁਤ ਸਾਰੇ ਤੀ ਮਾਨਕ ਹੀਰਾ ਹਰੀ ਜਸ ਗਾਵਤ ਮਨ ਤਨ ਭੀਨਾ ਹੈ ਗੁਰ ਸਰਬਰਾਮ ਪਿਆਰੇ ਸਤਗੁਰ ਸਰੋਵਰ ਹੈ ਅਸੀਂ ਉਹਦੇ ਪਿਆਰੇ ਹੰਸਾ ਹਾਂ ਸਾਰਿਆਂ ਦਾ ਹੰਸਾਂ ਦਾ ਆਪਸ ਵੀ ਪਿਆਰ ਹੈ ਸਭ ਨੂੰ ਪਿਆਰ ਕਰਨ ਵਾਲੇ ਹਾਂ ਅਸੀਂ ਹੰਸ ਇਸ ਕਰਕੇ ਪਰਮੇਸ਼ਰ ਨੂੰ ਪਿਆਰੇ ਹਾਂ ਸਭ ਨੂੰ ਪਿਆਰ ਕਰਨ ਵਾਲੇ ਕਰ ਸਾਗਰ ਮੈਂ ਰਤਨ ਤਾਲ ਬਹੁਤ ਸਾਰੇ ਜਿਹੜਾ ਸਾਗਰ ਹੈ ਇਹਦੇ ਵਿੱਚ ਬਹੁਤ ਸਾਰੇ ਗੁਣ ਨੇ ਮੋਤੀ ਲਾਲ ਗੁਣ ਨੇ ਬਹੁਤ ਸਾਰੇ ਗੁਣ ਨੇ ਇਹਦੇ ਵਿੱਚ ਗੁਣਾਂ ਦਾ ਭਰਿਆ ਹੋਇਆ ਹੈ ਗੁਣ ਮੋਤੀ ਮਾਨ ਕੇ ਹੀਰਾ ਹਰ ਜਸ ਜਿਹੜਾ ਮੋਤੀ ਮਾਨ ਕੇ ਹੀਰਾ ਸਾਰਿਆਂ ਨੂੰ ਕੀਮਤੀ ਹੈ ਮੋਤੀ ਵੀ ਤੇ ਗੁਣ ਵੀ ਨੇ ਮਾਨਕ ਦੇ ਗੁਣ ਵੀ ਨੇ ਹੀਰੇ ਦੇ ਗੁਣ ਵੀ ਨੇ ਸਾਡੇ ਵਿੱਚ ਹਰ ਜਸ ਵਿੱਚ ਤੋ ਹਰ ਜਸ ਵਿੱਚ ਹੈ ਨਾ ਇਹੀ ਮੁਕਤੀ ਹੈ ਇਹੀ ਮਾਨ ਕਹੀ ਗਾਵਤ ਮਨ ਤਨ ਨਾ ਹੈ ਜੇ ਕੋਈ ਇਹਦਾ ਕਾਇਮ ਕਰੇ ਜੇ ਉਹ ਪ੍ਰੇਮ ਨਾਲ ਗਾਵੇ ਪ੍ਰੇਮ ਨਾਲ ਸਮਝੇ ਤਾਂ ਉਹਦਾ ਮਨ ਔਰ ਹਿਰਦਾ ਜੀ ਜਾਂਦਾ ਮਨ ਔਰ ਹਿਰਦਾ ਦੋਨੇ ਭਿੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ ਨੇ ਹਾਂਜੀ ਅੱਛਾ ਗੁਰ ਸਰਵਰ ਹਮ ਹੰਸ ਪਿਆਰੇ ਇਹ ਕੌਣ ਕਹਿ ਰਿਹਾ ਮਨ ਬੁੱਧੀ ਦੋਏ ਕਹਿ ਰਹੇ ਨੇ ਅੱਛਾ ਗੁਰ ਆਪਣੇ ਮੂਲ ਨੂੰ ਕਹਿ ਰਹੇ ਆ ਹਾਂ ਉਹ ਆਪਣਾ ਮੂਲ ਹੀ ਹੈ ਜਾ ਉਹਦੇ ਵਿੱਚ ਦਿਮਾਗੇ ਜਾ ਕੇ ਸਰਵਰ ਬਣ ਗਿਆ ਕਿ ਹੰਸ ਪਿਆਰੇ ਹੋ ਗਏ ਅੱਛਾ ਪਰ ਆਪਾਂ ਐ ਵੀ ਕਹਿੰਦੇ ਆਗੇ ਹੰਸ ਅਕੇਲਾ ਤਾਂ ਇਹ ਹੰਸ ਬ੍ਰਹਮ ਰਾਮ ਕੇ ਅੰਸ਼ ਨੂੰ ਹੰਸ ਕਹਿੰਦੇ ਇਹ ਪਰਮ ਹੰਸ ਹੋ ਗਿਆ ਜਿੰਨਾ ਚਿਰ ਗੁਰ ਸਰਬਰ ਹੈ ਹੀਰੇ ਮੋਤੀ ਗੁਰ ਗ੍ਰਹਿਣ ਕਰ ਰਹੇ ਹਾਂ ਉਹਨਾਂ ਚਿਰ ਹੰਸਾਂ ਗੱਟਾ ਭਾਲਣ ਦੀ ਜਾ ਅਸੀਂ ਹੀਰੇ ਮੋਤੀ ਤੇ ਹਾਂ ਗੁਰ ਗ੍ਰਹਿਣ ਕਰਦੇ ਹਾਂ ਗੁਰਬਾਣੀ ਦੇ ਗੋਲਕ ਤੇ ਨਿਗਾਹ ਨਹੀਂ ਰੱਖਦੇ ਜਿਨ੍ਹਾਂ ਨੇ ਗੋਲਕ ਤੇ ਨਿਗਾਹ ਰੱਖ ਕੇ ਪਾਠ ਬੁੱਕ ਕਰਦੇ ਨੇ ਸੱਚੇ ਪਾਠ ਕਰਦੇ ਨੇ ਲੜੀਆਂ ਕਰਦੀਆਂ ਨੇ ਉਹ ਡੱਡਾ ਭਾਲਣ ਵਾਲੇ ਨੇ ਠੀਕ ਹੈ ਹੁਣ ਸਾਗਰ ਜਿਹੜਾ ਉਹ ਸਰਵਰ ਤੋਂ ਬੜਾ ਹੁੰਦਾ ਇਹਦਾ ਮਤਲਬ ਗੁਰ ਸੁਖ ਸਾਗਰ ਨਾਲ ਜੁੜਿਆ ਹੋਇਆ ਸੁਖ ਸਾਗਰ ਦਾ ਆਪਣਾ ਹਿੱਸਾ ਹੀ ਆ ਉਹ ਪਰ ਅਸੀਂ ਸਭ ਤੋਂ ਪਹਿਲਾਂ ਅਸੀਂ ਸਰਵਰ ਨਾਲ ਜੁੜਨਾ ਉਹ ਤੋਂ ਬਾਅਦ ਸਾਡਾ ਸਾਗਰ ਨਾਲ ਮੇਲ ਹੋ ਜੇ ਸੰਸਾਰ ਤੇ ਤਾਂ ਸਰਵਰੇ ਹੋਣਗੇ ਸਾਗਰ ਕਿੱਥੇ ਜੀ ਸੰਸਾਰ ਤੇ ਸਾਗਰ ਦਾ ਸਾਰਾ ਹੀ ਸੰਸਾਰ ਹੈ ਉਹ ਵੀ ਭਵ ਸਾਗਰ ਠੀਕ ਹੈ ਔਰ ਉਹ ਸੁਖ ਸਾਗਰ ਦੇ ਵਿੱਚ ਹੈ ਹਾਂਜੀ ਹਰੀ ਅਗੰਮ ਅਗਾਹ ਗਾਦ ਨਿਰਾਲਾ ਹਰੀ ਅੰਤ ਨਾ ਪਾਈਐ ਗੁਰ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਹੈ ਹਰ ਅਗਮ ਆਉਂਦਾ ਤੇ ਇਹ ਜਿਹੜਾ ਮਨਬੁੱਧੀ ਤੇ ਪਰੇ ਹੈ ਉਹ ਮਨਬੁੱਧੀ ਸਮਝ ਤੋਂ ਪਰੇ ਹੈ ਆਗਾਦ ਨਿਰਾਲਾ ਆਗਾਦ ਹੈ ਉਸ ਬੁੱਧੀ ਦੀ ਪਹੁੰਚ ਤੋਂ ਪਰੇ ਹੈ ਨਿਰਾਲਾ ਐਵੇਂ ਨਹੀਂ ਹੈ ਕੋਈ ਸੰਸਾਰ ਦੇ ਵਿੱਚ ਵੀ ਕੋਈ ਚੀਜ਼ਾਂ ਬੁੱਧੀ ਤੋਂ ਪਰੇ ਨੇ ਸਾਡੇ ਅਸੀਂ ਦੇਖੀਆਂ ਨਹੀਂ ਆ ਸਮਝ ਸਕਦੇ ਪਰ ਉਹ ਸੰਸਾਰ ਨਹੀਂ ਹੈ ਸੰਸਾਰ ਵਾਲੀ ਗਿਆਨ ਇੰਦਰੀਆਂ ਦੇ ਪਰੇ ਉਹ ਔਰ ਅੰਤਨਮ ਆਈਏ ਗੁਰ ਗੋਪਾਲਾ ਹਰੀ ਦਾ ਅਰ ਗੋਪਾਲ ਦੇ ਗਿਆਨ ਦਾ ਅੰਤ ਨਹੀਂ ਪਾਇਆ ਜਾ ਸਕਦਾ ਹਰੀ ਅੰਤਨ ਪਾਈਆ ਹਰ ਦਾ ਅੰਤ ਪਾਇਆ ਜਾ ਸਕਦਾ ਨਾ ਉਹਦੇ ਗਿਆਨ ਦਾ ਅੰਤ ਪਾਇਆ ਜਾ ਸਕਦਾ ਸਤਗੁਰ ਮਤ ਸਾਰੇ ਤਾਰਨ ਹਾਰਾ ਸਤਗੁਰ ਦੀ ਜਿਹੜੀ ਮੱਤ ਹੈ ਤਾਰਦੀ ਹੈ ਤਾਰ ਦਿੰਦੀ ਹੈ ਸਤਗੁਰ ਮਤੀ ਤਾਰੇ ਤਾਰੇ ਤਾਰਨ ਹਾਰਾ ਸਤਗੁਰ ਦੀ ਮਤ ਦੁਆਰਾ ਤਾਰਦਾ ਹੈ ਕੋਈ ਪਰ ਜਿਹੜਾ ਕੋਈ ਤਾਰਨ ਹਾਰਾ ਹੋਵੇ ਤਾਰਨ ਜਾਣਦਾ ਹੋਵੇ ਫਿਰ ਰਹਿ ਰੰਗ ਦੀਨਾ ਹੈ ਉਹ ਮੇਲ ਲੱਗਦਾ ਨਾਲ ਜਿਹਨੇ ਰੰਗ ਲੈ ਲਿਆ ਜਿਹਨੇ ਰੰਗ ਆਪਣੇ ਆਪ ਨੂੰ ਚਾੜ ਲਿਆ ਨਾ ਗੁਰਮਤਿ ਜਿਹਨੇ ਨੇ ਗ੍ਰਹਿਣ ਕਰ ਲਈ ਉਹ ਮੇਲ ਲੈਂਦਾ ਆਪਣੇ ਨਾਲ ਉਹ ਤਾਂ ਮਿਲ ਜਾਂਦਾ ਸੰਗਤ ਦੇ ਵਿੱਚ ਹੀ ਸੰਗਤ ਵਿੱਚ ਹੀ ਲੀਨ ਹੋ ਜਾਂਦਾ ਪਰ ਜੇ ਰੰਗ ਕਬੂਲ ਕਰ ਲਵੇ ਤੇ ਸੱਚ ਦਾ ਸੱਚ ਨੂੰ ਐਕਸੈਪਟ ਕਰ ਲਵੇ ਸੱਚ ਨੂੰ ਮੰਨ ਲਵੇ ਸੱਚ ਨੂੰ ਅਪਣਾ ਲਵੇ ਹਾਂਜੀ ਠੀਕ ਹੈ ਜੀ ਹਰੀ ਅੰਤ ਨਾ ਪਾਈ ਗੁਰੂ ਗੋਪਾਲਾ ਹਰੀ ਹੀ ਗੁਰੂ ਹੈ ਜੀ ਹਾਂ ਵੀ ਇਹ ਗਿਆਨ ਸਰੂਪ ਹੈ ਤੇ ਇਹ ਬੁੱਧੀ ਰੱਖਿਆ ਵੀ ਕਰਦਾ ਹਾਂਜੀ ਠੀਕ ਹੈ ਜੀ ਸਤਗੁਰ ਬਾਝੋਂ ਮੁਕਤੀ ਕਿਨੇਹੀ ਉਹ ਆਦ ਜੁਗਾਦੀ RAM ਸਨੇਹੀ ਦਰਗਾਹ ਮੁਕਤੀ ਕਰੇ ਕਰੀ ਕਿਰਪਾ ਪਖਸ਼ੇ ਅਵਗੁਣ ਕੀਨਾ ਹੈ ਗੁਰ ਸੇ ਬਿਨਾ ਜਿਹੜੇ ਮੁਕਤੀ ਭਾਲਦੇ ਨੇ ਕਿਹੜੀ ਮੁਕਤੀ ਦੀ ਗੱਲ ਕਰਦੇ ਨੇ ਨਾ ਉਹਨਾਂ ਨੂੰ ਕਦੇ ਮੁਕਤੀ ਮਿਲੀ ਆ ਨਾ ਮਿਲੂਗੀ ਔਰ ਉਹਨਾਂ ਨੇ ਮੰਨ ਵੀ ਲਿਆ ਕਿ ਮਰਨ ਤੋਂ ਬਾਅਦ ਮਿਲਦੀ ਹੈ ਸਤਗੁਰ ਤੋਂ ਬਿਨਾਂ ਮੁਕਤੀ ਗੱਲ ਕਰਨ ਵਾਲੇ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੇ ਆਖਰ ਹਥਿਆਰ ਸੁੱਟ ਕੇ ਮੰਨ ਲਿਆ ਸੀ ਹੁਣ ਵੀ ਮੰਨਿਆ ਹੋਇਆ ਹੈ ਕਿ ਜਿਉਂਦੇ ਨੂੰ ਮੁਕਤੀ ਮਿਲਦੀ ਹੋ ਨਹੀਂ ਸਤਗੁਰ ਵਾਲਿਆਂ ਨੂੰ ਮੁਕਤੀ ਜਿਉਂਦੇ ਨੂੰ ਮਿਲਦੀ ਹੈ ਸੱਚ ਤੇ ਗਿਆਨ ਹਾਸਲ ਕਰਨ ਵਾਲਿਆਂ ਨੂੰ ਮੁਕਤੀ ਜਿਉਂਦੇ ਨੂੰ ਮਿਲਦੀ ਹੈ ਜਿਹੜੇ ਗਿਆਨ ਤੋਂ ਹੀਣੇ ਮੁਕਤੀ ਤੇ ਤਰੀਕੇ ਇਹ ਜੁਗਤੀਆਂ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਕਦੇ ਨਾ ਮੁਕਤੀ ਮਿਲੀ ਆ ਨਾ ਮਿਲੂਗੀ ਉਹ ਆਦਿ ਜੁਗਾ ਦੀ ਰਾਮ ਸਨੇਹੀ ਸਤਿਗੁਰ ਤਾਂ ਜੁਗਾ ਤੋਂ ਲੈ ਕੇ ਰਾਮ ਦੇ ਨਾਲ ਜੁੜਿਆ ਹੋਇਆ ਹੈ ਰਾਮ ਸਨੇਹੀ ਹੈ ਰਾਮ ਨਾਲ ਸਨੇਹ ਰੱਖਣ ਵਾਲਾ ਹੈ ਸਤਿਗੁਰ ਆ ਜੁਗਾ ਤੋਂ ਲੈ ਕੇ ਰਾਮ ਦੇ ਨਾਲ ਸਨੇਹ ਰੱਖਣ ਵਾਲਾ ਹੈ ਰਾਮ ਸਨੇਹੀ ਸਰਗਾ ਮੁਕਤ ਕਰੇ ਤੇਰੀ ਕਿਰਪਾ ਜਦੋਂ ਕਿਰਪਾ ਕਰਦਾ ਅੰਦਰ ਹੀ ਜਿੱਥੇ ਰਾਮ ਦਾ ਜਿੱਥੇ ਸਰਗਾ ਦੇ ਅੰਦਰ ਹੀ ਹਿਰਦੇ ਦੇ ਅੰਦਰ ਹੀ ਮੁਕਤ ਕਰ ਦਿੰਦਾ ਹਿਰਦੇ ਅੰਦਰ ਹੀ ਬਿਠਾਲ ਕੇ ਇਹਨੂੰ ਸਹਿਜ ਅਵਸਥਾ 'ਚ ਲਿਆ ਕੇ ਮੁਕਤ ਕਰ ਦਿੰਦਾ ਤੇਰੀ ਕਿਰਪਾ ਬਖਸ਼ੇ ਅਵਗੁਣ ਨਾ ਹੈ ਜਿਹਨੇ ਅਵਗੁਣ ਕਰਮ ਤੇ ਜਿਹਨੇ ਅਵਗੁਣ ਕੀਤੇ ਨੇ ਸਾਰੇ ਬਖਸ਼ੇ ਗਾਹ ਨੂੰ ਅਵਗੁਣ ਨਹੀਂ ਕਰਦਾ ਗਾਹ ਨੂੰ ਅਵਗੁਣ ਛਡਾ ਦਿੰਦਾ ਪਿਛਲੇ ਬਖਸ਼ ਦਿੰਦਾ ਹਾਂਜੀ ਅੱਛਾ ਉਹ ਆ ਜੁਗਾ ਦੀ ਰਾਮ ਸਨੇਹ ਦਾ ਕੀ ਭਾਵ ਬਣ ਰਿਹਾ ਹੈ ਕਿ ਸਤਿਗੁਰੂ ਰਾਮ ਚ ਕੀ ਫਰਕ ਹੈ ਸਾਡਾ ਗਿਆਨ ਜਦੋਂ ਰਾਮ ਨੂੰ ਗਿਆਨਦਾਨ ਹੋ ਜਾਏ ਤਾਂ ਸਤਿਗੁਰੂ ਰਾਮ ਹੈ ਆ ਪਹਿਲਾ ਰਾਮ ਗੁਰਦੇਵ ਹੈ ਅੱਛਾ ਤਾਂ ਰਾਮ ਸਨੇਹੀ ਦਾ ਕੀ ਭਾਵ ਬਣਿਆ ਉਹ ਆਜ ਜੁਗਾਦੀ ਰਾਮ ਸਨੇਹੀ ਸਤਗੁਰ ਹਮੇਸ਼ਾ ਰਾਮ ਨਾਲ ਸਨੇਹ ਰੱਖਣ ਵਾਲੇ ਨੇ ਜਿੰਨੇ ਹੋਏ ਨੇ ਰਾਵਣ ਨਾਲ ਸਨੇਹ ਨਹੀਂ ਰੱਖਣ ਵਾਲੇ ਮਾਇਆ ਨਾਲ ਸਨੇਹ ਰੱਖਣ ਵਾਲੇ ਨਹੀਂ ਹੈ ਉਹ ਸਤਿ ਬ੍ਰਹਮ ਗਿਆਨ ਹੋ ਗਿਆ ਨਾ ਸਨੇਹ ਰੱਖਦੇ ਨੇ ਅੱਛਾ ਇੱਥੇ ਫਿਰ ਸਤਗੁਰ ਦਾ ਤਾਂ ਅਰਥ ਗੁਰਬਾਣੀ ਹੋ ਗਿਆ ਵੀ ਸਤਗੁਰ ਗੁਰਬਾਣੀ ਤੋਂ ਬਾਝੋਂ ਮੁਕਤੀ ਕਿ ਨਹੀਂ ਸਤਗੁਰ ਪ੍ਰਸਾਦ ਹੈ ਗੁਰਬਾਣੀ ਸਾਰੀ ਹਾਂ ਹਾਂ ਰਾਮ ਨਾਲ ਉਹ ਹਮੇਸ਼ਾ ਹੀ ਜੁੜੇ ਹੋਏ ਆ ਸਨੇਹੀ ਆ ਉਹ ਹਾਂ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਨਾਮ ਤੇ ਬਿਨਾ ਕੋਈ ਨਹੀਂ ਗਿਆਨ ਹੈ ਜਿਹੜਾ ਸੱਚ ਦਾ ਵੀ ਸਤਗੁਰ ਤੋਂ ਹੀ ਪਾਇਆ ਜਾਊਗਾ ਨਹੀਂ ਸਿਮਰਨ ਤੋਂ ਸ਼ਾਸਤਰਾਂ ਚ ਸੱਚ ਦਾ ਗਿਆਨ ਹੈ ਹੀ ਨਹੀਂ ਉਹ ਨਹੀਂ ਸਤਗੁਰ ਆਪਣੇ RAM ਨਾਲ ਜੁੜਿਆ ਹੋਇਆ ਅੰਦਰ ਬ੍ਰਹਮ ਪੂਰਨ ਬ੍ਰਹਮ ਹੈ ਜੀ ਹਾਂ ਠੀਕ ਉਹ ਨਾਲ ਕਾਹ ਨਾਲ ਜੁੜਿਆ ਰਹਿੰਦਾ ਮਾਇਆ ਨਾਲ ਨਹੀਂ ਜੁੜਦਾ ਸਤਗੁਰ ਹਾਂਜੀ ਸਤਗੁਰ ਦਾਤਾ ਮੁਕਤੀ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਾਗਾਤੀ ਨਾਹੀ ਕਰ ਲਾਗੈ ਜਿਸ ਅਗਨੀ 부ਜੀ ਹਰ ਸੀਨਾ ਹੈ ਸਤਗੁਰ ਐਸਾ ਦਾਤਾ ਹੈ ਜੋ ਮੁਕਤੀ ਦਿਲਵਾ ਦਿੰਦਾ ਦਰਗਾਹ ਤੋਂ ਮੁਕਤੀ ਮਿਲ ਜਾਂਦੀ ਹੈ ਇਹਨੂੰ ਛੁਟਕਾਰਾ ਮਿਲ ਜਾਂਦਾ ਔਗਣਾ ਤੋਂ ਔਗਣਾ ਤੋਂ ਮੁਕਤ ਹੋ ਜਾਂਦਾ ਸਤਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਸਾਰੇ ਰੋਗ ਹਉਮੈ ਮੇਰਾ ਰੋਗ ਚਲੇ ਜਾਵੇ ਸਾਰੇ ਰੋਗ ਚਲੇ ਜਾਂਦੇ ਨੇ ਰੋਗ ਗਵਾਏ ਅੰਮ੍ਰਿਤ ਰਸ ਪਾਏ ਅੰਮ੍ਰਿਤ ਰਸ ਐਸਾ ਉੱਤੇ ਛਿੜਕਦਾ ਹੈ ਐਸਾ ਗਿਆਨ ਦਾ ਰਸ ਐਸਾ ਗੁਰਬਾਣੀ ਦਾ ਰਸ ਨਾਮ ਰਸ ਪ੍ਰੇਮ ਰਸ ਐਸਾ ਪਾਉਂਦਾ ਹੈ ਕਿ ਰੋਗ ਸਾਰੇ ਹੋਂ ਛੁੱਟ ਜਾਂਦੀ ਹੈ ਜਮ ਜਾਗਾਤੀ ਨਹੀਂ ਕਰ ਲਾਗਾ ਤੇ ਜਿਹੜੇ ਜੰਮਦੇ ਅਜਗਾਤ ਹੈ ਇਹਦਾ ਕਰ ਇਹਦਾ ਦੰਡ ਨਹੀਂ ਲੱਗਦਾ ਕਰ ਨਹੀਂ ਇਹਦਾ ਕਾਰਨ ਜਿਹੜਾ ਹੈ ਟੈਕਸ ਨਹੀਂ ਲੱਗਦਾ ਕਿਉਂ ਮਾਇਆ ਨਾਲ ਲਿੰਦੇ ਨਹੀਂ ਉਹਦਾ ਮਾਇਆ ਨੂੰ ਕਰ ਲੱਗਦਾ ਟੈਕਸ ਲੱਗਦਾ ਮਾਇਆ ਨੂੰ ਮਾਇਆ ਉਹ ਰੱਖਦਾ ਨਹੀਂ ਮਾਇਆ ਨਾਲ ਉਹਦਾ ਮੋਹ ਨਹੀਂ ਹੈ ਨਾ ਹੀ ਕਰ ਲੱਗਦਾ ਹੈ ਜਿਸ ਅਗਨ ਜੀ ਹਰ ਸੀਨਾ ਹੈ ਜਿਹਦੇ ਅੰਦਰੋਂ ਕ੍ਰਿਸ਼ਨਾ ਦੀ ਅਗਨੀ ਬੁਝ ਗਈ ਮਾਇਆ ਦੀ ਜਿਹੜੀ ਭੁੱਖ ਹੈ ਇਹ ਮਿਟ ਗਈ ਉਹਦਾ ਸੀਨਾ ਠਰ ਗਿਆ ਠੰਡਾ ਹੋ ਗਿਆ ਹਵਾਕਾਰ ਹੋ ਗਿਆ ਸ਼ਾਂਤ ਹੋ ਗਿਆ ਮਾਇਆ ਦੀ ਭੁੱਖ ਜਾਂਦੀ ਰਹੀ ਕ੍ਰਿਸ਼ਨਾ ਜਿਹੜੀ ਉਹਦੀ ਬੁਝ ਗਈ ਤੇ ਉਹ ਵਰਲਾ ਦੀ ਤ੍ਰਿਸ਼ਨਾ ਬੁਝ ਗਈ ਠੀਕ ਹੈ ਜੀ ਪਾਇਆ ਹੰਸ ਪ੍ਰੀਤ ਬਹੁਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਨਿ ਸੁਭੋਗੈ ਚੋਜ ਬਿਨੋਦੀ ਉਠ ਚਲਤਾ ਮਤਾ ਨਾ ਕੀਨਾ ਹੈ ਕਾਇਆ ਹੰਸ ਪ੍ਰੀਤ ਕੋ ਤਾਰੀ ਹੰਸ ਔਰ ਕਾਇਆ ਦੀ ਪ੍ਰੀਤ ਹੈ ਇੱਥੇ ਐ ਕਹ ਲੋ ਜੋਤ ਦੀ ਹੰਸ ਨਾਲ ਪ੍ਰੀਤ ਹੈ ਬੁੱਧੀ ਔਰ ਹੰਸ ਦੀ ਪ੍ਰੀਤ ਹੈ ਆਪਣੀ ਬੁੱਧੀ ਨੂੰ ਬਹੁਤ ਹੀ ਕੀ ਮੰਨਦਾ ਸਭ ਨੂੰ ਪ੍ਰੀਤ ਦਾ ਮਤਲਬ ਸਭ ਤੋਂ ਅੱਛਾ ਮੰਨਣ ਵਾਲਾ ਜਿਹਨੂੰ ਆਪਾਂ ਚਮਾਉਂਦੇ ਉਹਦੇ ਨਾਲ ਪ੍ਰੀਤ ਹੁੰਦੀ ਹੈ ਆਪਣੀ ਜਿਹੜਾ ਹਰ ਮਾਂ ਨੂੰ ਆਪਣਾ ਸਭ ਤੋਂ ਵਧੀਆ ਲੱਗਦਾ ਹੈ ਅੱਛਾ ਲੱਗਦਾ ਹੈ ਉਹਦੇ ਨਾਲ ਪ੍ਰੀਤ ਉਹਦੀ ਜਿਵੇਂ ਆਪਣੀ ਬੁੱਧੀ ਨਾਲ ਹਰੇਕ ਦੀ ਪ੍ਰੀਤ ਹੈ ਬੁੱਧੀ ਬਹੁਤ ਸੁੰਦਰ ਹੈਗੀ ਹੈ ਇਹਦਾ ਸਰੂਪ ਬਹੁਤ ਸੁੰਦਰ ਹੈ ਬੁੱਧੀ ਦਾ ਚਾਹੇ ਕੋਈ ਵੀ ਹੋਵੇ ਕਿਉਂਕਿ ਜੋਤ ਹੈ ਹੰਸ ਜਿਹੜਾ ਹੈਗਾ ਉਹ ਜੋਗੀ ਹੈ ਉਹ ਜੁੜਿਆ ਹੋਇਆ ਪਿੱਛੇ ਸ਼ਬਦ ਨਾਲ ਜੁੜਿਆ ਹੋਇਆ ਹੁਕਮੀ ਬੰਦਾ ਉਹ ਕਿਉਂਕਿ ਨਾਲ ਹੁਕਮੀ ਬੰਦਾ ਹੈ ਉਹ ਹੁਕਮੀ ਬੰਦਾ ਹੋਣ ਕਰਕੇ ਸਤੀ ਨਾਲ ਪਤਾ ਨਹੀਂ ਪਕਾਉਂਦਾ ਜਾਂ ਛੱਡਦਾ ਹੈ ਸਰੀਰ ਉੱਤੇ ਹੋ ਜਗਾਊਗਾ ਉਹ ਕਹਿੰਦਾ ਮੈਂ ਹੁਕਮੀ ਬੰਦਾ ਹਾਂ ਮੈਨੂੰ ਇਹ ਹੁਕਮ ਹੋਣਾ ਮੈਂ ਬਸ ਜਦ ਹੀ ਹਥਿਆਰ ਛੱਡਦਾ ਨਾ ਮੈਂ ਇਹਨਾਂ ਟਾਈਮ ਹੀ ਨਹੀਂ ਮੇਰੇ ਕੋਲ ਮਤਾ ਪਕਾਉਣ ਦੇ ਗੱਲ ਕਰਨ ਦਾ ਜਿਹੜਾ ਮੂਲ ਹੈ ਉਹ ਜੋਗੀ ਪੁਰਖ ਹੈ ਜੀ ਕਿਉਂਕਿ ਪੁਰਖਾ ਸ਼ਬਦ ਨਾਲ ਜੁੜਿਆ ਹੈ ਪਿੱਛੇ ਜੁੜਿਆ ਜਿਹੜੀ ਉਹਦੀ ਕਾਇਆ ਉਹ ਸੁੰਦਰ ਨਾਰੀ ਹੈ ਉਹ ਸੁੰਦਰ ਨਾਰੀ ਹੈ ਆਇਆ ਚ ਉਹੀ ਰਹੀ ਹੈ ਸਾਰੀ ਮਾਇਆ ਚ ਵਿਚਰਦੀ ਹੈ ਠੀਕ ਹੈ ਪਰ ਦੋਨੋਂ ਹੀ ਚੇਤਨ ਹੈ ਜੀ ਦੋਨੋਂ ਹੀ ਚੇਤਨ ਹੈ ਉਹਦਾ ਧਿਆਨ ਹੈ ਕਾਇਆ ਠੀਕ ਹੈ ਉਹਦੀ ਅਕਲ ਬੁੱਧੀ ਹੋ ਕਾਇਆ ਐਹਨ ਨਹੀਂ ਸੀ ਭੋਗਿਆ ਚੋਜ ਬਿਨੋਦੀ ਇਹ ਕੌਣ ਭੋਗ ਰਿਹਾ ਇਹ ਬੁੱਧੀ ਭੋਗ ਰਹੀ ਹੈ ਉਹੀ ਚੋਜ ਬਿਨੋਦੀ ਹੈ ਹੰਸ ਅਲਗ ਬਹੁ ਸਰੀਰ ਤੇ ਉਹੀ ਕਰਦਾ ਆਪ नहीं चोज विनोदी कौन हंस कर रहे काया कर रही है काया की कर रही है हंस है चोज विनोदी हंस चोज विनोदी है पर ਤਾਂ ਹੀ ਨਾ ਉਹ ਨਹੀਂ ਚੋਜ ਹਾਂ ਹੰਸ ਹੈ ਉਹ ਲਿੰਗ ਹੈ ਕਾਇਆ ਹੈ ਉਠ ਚਲਤੇ ਮਾਤਾ ਨਾ ਕੀਨਾ ਹੈ ਇਹ ਵੀ ਹੁਣ ਹੰਸ ਹੈ ਜੀ ਅਜਾ ਹੰਸ ਨੂੰ ਹੁਕਮ ਹੁੰਦਾ ਹੈ ਹੁਕਮ ਵੀ ਬੰਦਾ ਨਾ ਹੋ ਤੇ ਮਤਾ ਕਦ ਕਰੂਗਾ ਬਸ ਉਹ ਟਾਈਮ ਹੀ ਨਹੀਂ ਫਿਰ ਤਾਂ ਹੁਕਮ ਹੋ ਗਿਆ ਵਰਤ ਗਿਆ ਜਦ ਮਤਾ ਕਰ ਮਤਾ ਕਰਨ ਦਾ ਟਾਈਮ ਕਿੱਥੇ ਹੈ ਜਦੋਂ ਉਹਨੇ ਸਾਹ ਲੈਣਾ ਬੰਦ ਕਰਤਾ ਬਸ ਤੇ ਭੋਗੇ ਦਾ ਅਰਥ ਕੀ ਬਣਿਆ ਐਨਿਸ ਭੋਗਾ ਉਹਦਾ ਗਿਆਨ ਤਾਂ ਉਹੀ ਖਾਂਦਾ ਨਾ ਲੈਂਦਾ ਪ੍ਰਾਪਤ ਤਾਂ ਉਹੀ ਕਰਦਾ ਜੋ ਬੁੱਧੀ ਕਮਾਉਂਦੀ ਹੈ ਅੱਛਾ ਜੀ ਠੀਕ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਭੋਜਨ ਉਹਦਾ ਹੀ ਹੈ ਨਾ ਹੋਰ ਕਿਹਦਾ ਭੋਜਨ ਗਿਆਨ ਠੀਕ ਹੈ ਜੀ ਸ੍ਰਿਸ਼ਟੀ ਉਪਾਈ ਰਹੇ ਪ੍ਰਭ ਛਾਜੈ ਹੌਣ ਪਾਣੀ ਬੈਸੰਤਰ ਗਾਜੈ ਮਨੁਆ ਡੋਲੇ ਦੂਤ ਸੰਗਤੀ ਮਿਲ ਤੋ ਪਾਏ ਜੋ ਕਿਛ ਕੀਨਾ ਹੈ ਸ੍ਰਿਸ਼ਟੀ ਜਿਹੜੀ ਉਪਾਈ ਹੈ ਤੇ ਸਰੀਰ ਪੈਦਾ ਕੀਤਾ ਇਹਦੇ ਤੇ ਛਾਇਆ ਹੋਇਆ ਉਹ ਉਹਦੀ ਰੋਸ਼ਨੀ ਜੇ ਸਰੀਰ ਚੱਲਦਾ ਉਹਦੀ ਸ਼ਕਤੀ ਨਾਲ ਸਰੀਰ ਚੱਲਦਾ ਜਿੱਤੇ ਉਸੇ ਦਾ ਕਬਜ਼ਾ ਹੈ ਕੌਣ ਪਾਣੀ ਬੈਸੰਤਰ ਗਾਜਾ ਹੈ ਜਿਹੜੀ ਆਵਾਜ਼ ਹੈ ਪੈਦਾ ਹੁੰਦੀ ਹੈ ਉਹਦੀ ਨਹੀਂ ਹੈ ਜਿਹੜੀ ਆਵਾਜ਼ ਕੰਨਾਂ ਨੂੰ ਸੁਣਨ ਵਾਲੀ ਹੈ ਉਹਦੀ ਆਵਾਜ਼ ਨਹੀਂ ਹੈ ਇਹ ਪੌਣ ਪਾਣੀ ਬਸੰਤਰ ਵਾਲੇ ਸਰੀਰ ਤੋਂ ਪੈਦਾ ਹੋਈ ਆਵਾਜ਼ ਹੈ ਆਵਾਜ਼ ਨਹੀਂ ਹੈ ਉਹਦੀ ਉਹ ਜੰਤ ਵਜਾਉਂਦਾ ਜਾਂ ਸ਼ਰੀਰ ਵਜਾਉਂਦਾ ਆਵਾਜ਼ ਪੈਦਾ ਹੁੰਦੀ ਹੈ ਪੌਣ ਪਾਣੀ ਬਸੰਤਰ ਵਾਲਾ ਸਾਜ ਹੈ ਜਿਹੜਾ ਗਰਜਣ ਇਹਦੀ ਹੈ ਆਵਾਜ਼ ਇਹਦੀ ਹੈ ਮਨੁਆ ਢੋਲ ਦੂਤ ਸੰਗਤ ਮਿਲ ਮਨ ਢੋਲਦਾ ਕਹਦਾ ਮਨੁਆ ਢੋਲਾ ਦੂਤ ਸੰਗਤ ਮਿਲ ਮਨੁੱਖਾਂ ਦੀ ਸੰਗਤ ਆ ਜਿਹੜੇ ਜਮ ਕੇ ਦੂਤ ਨੇ ਨਾ ਤਾਕਤ ਤਾਕਤ ਜਮ ਕੇ ਦੂਤ ਹੁੰਦੇ ਨੇ ਤਾਕਤ ਨਾਲ ਨਿੰਦਕ ਜਿਹੜੇ ਨੇ ਇਹਨਾਂ ਨੂੰ ਦੁਸ਼ਟ ਕਿਹਾ ਹੋਇਆ ਇਹ ਜਮ ਕੇ ਦੂਤ ਨੇ ਇਹਨਾਂ ਦੀ ਸੰਗਤ ਵਿੱਚ ਮਨੁਆ ਡੋਲਦਾ ਡੋਲਾ ਦੂਤ ਸੰਗਤੀ ਮਿਲ ਤੋ ਪਾਏ ਜੋ ਕੁਝ ਕੀਨਾ ਹੈ ਜਿਹੜਾ ਕੁਝ ਕੀਤਾ ਹੈ ਤੇ ਨੇ ਜੇ ਸੀ ਇਹਦੀ ਸੋਚ ਸੀ ਜੇ ਜੇ ਤਾਂ ਹੁਕਮ ਦਾ ਕੀਤਾ ਵਿਰੋਧ ਤੇ ਤਾਂ ਉਹ ਜਾ ਫੜ ਪਾ ਲੂ ਨਾਮ ਸੀ ਖੇਤੀ ਕੀਤੀ ਹੈ ਦਾ ਨਾਮ ਦੀ ਕਮਾਈ ਦਾ ਫਲ ਪਾ ਲੂ ਉਹੀ ਫਲ ਪਾਉ ਜੋ ਇਹਨੇ ਕੀਤਾ ਅਮਲ ਜੇ ਕੀਤਾ ਦੋਨੇ ਮੈਂ ਸੋ ਦਰਗਾਹ ਹੈ ਕੰਮ ਦਰਗਾਹ ਚ ਉਹੀ ਕੰਮ ਹੋਣਗੇ ਜਿਹੜੇ ਅਮਲ ਸੰਸਾਰ ਚ ਕੀਤੇ ਨੇ ਉਹ ਉਹਨੇ ਅਨਸਾਰ ਚੱਲਿਆ ਫਿਰ ਅੱਛੇ ਫਲ ਮਿਲਣਗੇ ਜੋ ਕੋਹਦਾ ਵਿਰੋਧ ਕੀਤਾ ਤਾਂ ਗਿਆਨਤਾ ਹੋਰ ਵਾਜੂਗੀ ਗਣ ਹੋਰ ਵਾਜ ਜਾਣਗੇ ਔਰ ਨਿਧਾਰ ਆ ਜੂਗਾ ਅਕਲ ਦੇ ਵਿੱਚ ਅਗਿਆਨਤਾ ਫੈਲ ਜੂਗੀ ਹੋਰ ਬੁੱਧੀ ਭ੍ਰਸ਼ਟ ਹੋ ਜੂਗੀ ਹੋਰ ਅਕਲ ਮਾਰੀ ਜਾਊਗੀ ਹੋਰ ਹਾਂਜੀ ਨਾਮ ਵਿਸਾਰ ਸੋਖ ਦੁਖ ਸਹੀ ਹੈ ਹੁਕਮ ਭਇਆ ਚੱਲਣਾ ਕਿਉਂ ਰਹੀ ਹੈ ਨਰਕ ਕੂਪ ਮੈਂ ਗੋਤੇ ਖਾਵੇ ਕਿਉਂ ਜਲ ਤੇ ਬਾਹਰ ਮੀਨਾ ਹੈ ਨਾਮ ਦਾ ਦਸਰ ਜਾਣਾ ਹੀ ਦੁੱਖ ਲੱਗ ਜਾਂਦੇ ਨੇ ਦੁੱਖ ਹੈ ਨਾਮ ਦਾ ਵਿਸਰ ਜਾਣਾ ਹੀ ਦੁੱਖ ਔਗਣ ਹੈ ਦੁੱਖ ਪੈ ਗਿਆ ਦੁੱਖ ਸਹੀ ਹੈ ਇਸੇ ਕਰਕੇ ਤਾਂ ਦੁੱਖ ਸਹਣੇ ਪੈਂਦੇ ਨੇ ਨਾਮ ਵਿਸਰੇ ਕਰਕੇ ਦੁੱਖ ਸਹਣੇ ਪੈ ਰਹੇ ਨੇ ਹੁਕਮ ਦਾ ਵਿਰੋਧ ਕਰਕੇ ਇਹ ਦੁੱਖ ਸਹੇ ਨੇ ਦੁੱਖ ਸਹਿ ਰਹੇ ਹਾਂ ਹੁਕਮ ਤੇ ਆ ਚੱਲਣਾ ਕਿਉਂ ਰਹੀ ਹੈ ਜਦ ਚੱਲਣ ਦਾ ਹੁਕਮ ਹੋ ਗਿਆ ਫਿਰ ਨਹੀਂ ਰੁਕਿਆ ਜਾ ਸਕਦਾ ਤੇ ਜਿਹੜੇ ਚੱਲਣਾ ਪਊਗਾ ਨਰਕ ਕੂਪ ਮੈਂ ਸੋਤੇ ਖਾਵਾ ਕਿਉਂ ਜਲਤੇ ਬਾਹਰ ਮੀਨਾ ਹੈ ਇਹ ਨਰਕ ਦੇ ਖੂਚ ਅਗਿਆਨਤਾ ਦੇ ਖੂਹ ਦੇ ਵਿੱਚ ਗੋਤੇ ਖਾ ਰਿਹਾ ਕਦੇ ਪੁੱਤੇ ਨੂੰ ਜਾ ਰਿਹਾ ਕਦੇ ਥੱਲੇ ਨੂੰ ਜਾ ਰਿਹਾ ਕਦੇ ਧਰਮ ਵੱਲ ਨੂੰ ਜਾ ਰਿਹਾ ਕਦੇ ਨਰਕ ਵੱਲ ਨੂੰ ਮਾਇਆ ਵੱਲ ਨੂੰ ਜਾ ਰਿਹਾ ਲੋਭ ਲਾਲਚ ਵੱਲ ਨੂੰ ਔਗਣਾ ਵੱਲ ਨੂੰ ਕਦੇ ਗੁਣਾ ਵੱਲ ਨੂੰ ਇਹ ਗੋਤੇ ਖਾ ਰਿਹਾ ਜਿਉਂ ਜਲਤੇ ਬਾਹਰ ਮੀਨਾ ਹੈ ਜਿਵੇਂ ਜਲਤੇ ਬਾਹਰ ਮੱਛੀ ਤੜਫੜਾਉਂਦੀ ਆ ਐ ਤੜਫੜਾ ਰਿਹਾ ਹਾਂਜੀ 84 ਨਰਕ ਸਾਖਤ ਪੋਗਾਈਐ ਜੈਸਾ ਕੈ ਤੈਸੋ ਪਾਈਐ ਸਤਗੁਰ ਬਾਝੋਂ ਮੁਕਤੀ ਨਾ ਹੋਈ ਕਿਰਤ ਬਾਦਾ ਗ੍ਰਸ ਦੀਨਾ ਹੈ ਜਿਹੜਾ ਸਾਖਤ ਹੈ ਉਹਨੂੰ ਆ ਨਰਕ ਸਾਰਾ 84 ਦਾ 84 ਪੂਰੇ ਦਾ ਪੂਰਾ ਨਰਕ ਭੋਗਣਾ ਪੈਂਦਾ ਉਹਨੂੰ ਸਾਖਤ ਅਸਲ ਚ ਬਣਦਾ ਕਾਦਾ ਸਾਖਤ ਬਣਦਾ ਮਨੁੱਖਾ ਜਨਮ ਜਾ ਕੇ ਹੋਰ ਕਿਸੇ ਜਨਮ ਵਿੱਚ ਸਾਖਤ ਨਹੀਂ ਬਣਦਾ ਹੈ ਜੇ ਗੁਰਮਤਿ ਦੇ ਖਿਲਾਫ ਸੱਚ ਧਰਮ ਦੇ ਖਿਲਾਫ ਲੱਕ ਬੰਨ ਕੇ ਜਿਹੜੇ ਖੜੇ ਨੇ ਨਾ ਕੋਈ ਸੱਚ ਧਰਮ ਵੱਲ ਨੂੰ ਲੋਕਾਂ ਨੂੰ ਯਾਰ ਇਹਦਾ ਉਪਦੇਸ਼ ਨਹੀਂ ਬਦਲ ਨਹੀਂ ਦੇਣਾ ਸੱਚ ਧਰਮ ਦੇ ਉਪਦੇਸ਼ ਨੂੰ ਜਿਵੇਂ ਸ੍ਰੀ ਚੰਦ ਖੜ ਗਿਆ ਸੀ ਮੀੜੇ ਖੜ ਗਏ ਸੀ ਮਸਾਂ ਦੇ ਸਾਰੇ ਸਾਖਤੇ ਸੀ ਪੰਡਤ ਹੁਣ ਸਹੀ ਖੜਾ ਇਹ ਵੀ ਸਾਖਤੇ ਜੋਗੀ ਵੀ ਸਾਖਤੇ ਸੀ ਜਦ ਸਮਝ ਕੇ ਨਹੀਂ ਚੱਲੇ ਜਿਹੜਾ ਸਮਝ ਕੇ ਖਰਾਬ ਹੋ ਗਿਆ ਪਿਛਾ ਖਿੱਚੂ ਸੋਚ ਜਿਹਦੀ ਸੀ ਜਾਣ ਬੁੱਝ ਕੇ ਉਹ ਸਾਖਤ ਉਹਨੂੰ 84 ਨਾਲ ਨਰਕ ਭੋਗਣਾ ਪੈਂਦਾ 84 ਲੱਖ ਜੁਨੀ ਦਾ ਨਰਕ ਭੋਗਣਾ ਪੈਂਦਾ ਉਹੀ ਭੋਗਦਾ ਜੈਸਾ ਕੀਤਾ ਐਸਾ ਪਾਈਏ ਜੈਸਾ ਉਹਨੇ ਕੀਤਾ ਕਰਨੀ ਦਾ ਫਲ ਪਾਇਆ ਕੀ ਕੀਤਾ ਉਹਨੇ ਉਹਨੇ ਬਹੁਤ ਸਾਰੇ ਲੋਕ ਹੋਰ ਫਸਾਏ ਨੇ ਫਿਰਨਾ ਬਾਜਾ ਤੇ ਸਿੱਖਦਾਰਾਂ ਇਹਨਾਂ ਪੜਿਆ ਨੋ ਸਿੱਖਦਾਰਾਂ ਸਾਖਤ ਨੂੰ ਕਹਿੰਦੇ ਨੇ ਹਿਰਨ ਵੀ ਪੜ ਜਾਂਦੇ ਨੇ ਬਾਜ ਵੀ ਪੜ ਲੈਂਦੇ ਨੇ ਬਾਜ ਨਾਲ ਬਾਜ ਫੜਦੇ ਨੇ ਹਿਰਨ ਹਿਰਨ ਨੂੰ ਫੜਾਉਂਦੇ ਨੇ ਵੀ ਸਾਖਤ ਜਿਹੜਾ ਹੈਗਾ ਕਿ ਗਿਆਨ ਪੜ ਕੇ ਰੁੱਖਾ ਜੁਨੀ ਨੂੰ ਫਸਾ ਸਕਦਾ ਹੋਰ ਨਹੀਂ ਕਿਸੇ ਨੂੰ ਫਸਾ ਸਕਦਾ ਇੰਨੇ ਮਨੁੱਖ ਫਸਾ ਦਿੰਦਾ ਹੈ ਦੇ ਜਾਲ ਉਹਨਾਂ ਦਾ ਜਨਮ ਇੰਨਾ ਖਰਾਬ ਕਰ ਦਿੰਦਾ ਇੰਨੀ ਹਾਲਾਤ ਦੇ ਵਿੱਚ ਲੋਕਾਂ ਦੇ ਜਨਮ ਖਰਾਬ ਕਰ ਦਿੰਦਾ ਕਿ ਇਹਨੂੰ 84 ਨਰਕ ਭੋਗਣੇ ਪੈ ਜਾਂਦੇ ਜੇ ਕੋਈ ਇਹ ਗੱਲ ਸਮਝ ਲਵੇ ਇਹ ਗੱਲ ਨੂੰ ਸੱਚ ਮੰਨ ਲਵੇ ਤੇਰਾ ਖਿਆਲ ਹੈ ਉਹ ਨਹੀਂ ਕਰ ਸਕਦਾ ਸੱਚ ਧਰਮ ਦਾ ਵਿਰੋਧ ਕਹਿੰਦੇ ਇਸ ਪੰਕਤੀ ਵੱਲ ਧਿਆਨ ਨਹੀਂ ਦਿੱਤਾ ਨਾ ਲੋਕਾਂ ਨੇ 84 ਲੱਖ ਜੂਨ ਭੁਗਤਣੀ ਪੈਣੀ ਆ ਜਿਹੜੇ ਖੜੇ ਨੇ ਲੱਕ ਬੰਨ ਕੇ ਦੂਏ ਪਾਸੇ ਮਿਸ਼ਨਰੀ ਸਾਰੇ ਹੀ ਆ ਜਿਹੜੇ ਹੋਰ ਸੰਤ ਸੰਤ ਨੇ ਚੁੱਪ ਕਰਕੇ ਚੁੱਪ ਕਰਕੇ ਨਹੀਂ ਸਰਨਾ ਹੈ ਜਿਹੜੇ ਖਿਲਾਫ ਖੜੇ ਨੇ ਨਾ ਆ ਉਹਨਾਂ ਵਾਸਤੇ ਪੰਕਤੀ ਹੈ ਪਿੱਛੇ ਸੀ ਜਾਂ ਨੇ ਆ ਗਾਹ ਨੂੰ ਹੋਣਗੇ ਇਹਨਾਂ ਕਾਲਾਂ ਦੇ ਵਿੱਚ ਪੰਕਤੀ ਆਪਣੇ ਆਪ 'ਚ ਕਿਵੇਂ ਹੀ ਰਹਿਣੀ ਹੈ ਇਸੇ ਅਰਥਾਂ 'ਚ ਰਹਿਣੀ ਹੈ ਜੈਸਾ ਕੀਤਾ ਤੈਸਾ ਪਾਈਆ ਸਤਗੁਰ ਬਾਚੋਂ ਮੁਕਤ ਨਾ ਹੋਈ ਫੇਰ ਵੀ ਸੱਚ ਦੇ ਗਿਆਨ ਬਿਨਾ ਇਹ ਸਹੀ ਗੁਰਮਤਿ ਬਿਨਾ ਮੁਕਤੀ ਹੋ ਨਹੀਂ ਹੋਣੀ ਗੁਰਮਤਿ ਨਾਲ ਹੀ ਮੁਕਤੀ ਹੋਣੀ ਹੈ ਗੁਰਮਤਿ ਬਿਨਾ ਮੁਕਤੀ ਨਹੀਂ ਹੋ ਸਕਦੀ ਕਿਰਤਵਾਦਾ ਰਸ ਦੀਨਾ ਹੈ ਜਿਹੜਾ ਕਿਰਤਵਾਦਾ ਕਿਰਤ ਹੁੰਦੀ ਹੈ ਆਪਣੀ ਮਰਜ਼ੀ ਅਨਸਾਰ ਚੱਲਣਾ ਕਿਰਤ ਕਰਮ ਹੈ ਜਿਹੜਾ ਨਾ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਵਿਛੋੜਨ ਵਾਲੀ ਹੈ ਜਿਹੜੀ ਆਪਣੇ ਅੰਦਰ ਸੋਚ ਹੈ ਆਪਣੀ ਸੋਚ ਹੈ ਕਿਰਤ ਇਹ ਵਿਛੋੜਦੀ ਹੈ ਕਿਰਤ ਵੱਧਾ ਜਿਹੜਾ ਆਪਣੀ ਸੋਚ ਨਾਲ ਵੱਜਾ ਹੋਇਆ ਹੈ ਆਪਣੀ ਵਰਜੀ ਨਾਲ ਵੱਜਾ ਹੋਇਆ ਉਹ ਗ੍ਰਸ ਦੀਨਾ ਹੈ ਉਹ ਬਸ ਜੰਮਦੇ ਜਾਲ 'ਚ ਫਸਿਆ ਜਾਂਦਾ ਹੈ ਜੰਮਦੇ ਜਾਲ 'ਚ ਗ੍ਰਸਿਆ ਜਾਂਦਾ ਹੈ ਉਹ ਨਹੀਂ ਛੁੱਟ ਸਕਦਾ ਫਿਰ ਕਦੇ ਵੀ 84 ਲੱਖ ਜੋਨ ਭੋਗ ਤੇ ਫਿਰ ਕਿਤੇ ਆਦਮੀ ਦਾ ਜਨਮ ਹੋਊ ਫਿਰ ਦੇਖੋ ਫਿਰ ਕੀ ਹੁੰਦਾ ਹਾਂਜੀ 84 ਸ਼ਬਦ ਹਾਏ ਨਾਲ ਵੀ ਲਿਖਦੇ ਆ 84 ਤੇ ਬਿਨਾ ਹਾਏ ਤੋਂ ਵੀ ਲਿਖਿਆ ਹੋਇਆ ਨਾ ਤਿੰਨ ਵਾਰ ਸੋ ਇਹ ਸਪੈਲਿੰਗ ਚੱਲ ਰਹੀ ਹੈ ਜੀ 84 ਸ਼ਬਦ ਦੇ ਹਾਂ ਪੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜੂ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰਿ ਜਸ ਮੁਕਤ ਨਾ ਕੀਨਾ ਹੈ ਅੰਡੇ ਤਾਰ ਗਲੀ ਅਤ ਪੀੜੀ ਜਿਵੇਂ ਖੰਡੇ ਦੀ ਧਾਰ ਹੁੰਦੀ ਹੈ ਨਾ ਬਹੁਤ ਬਰੀਕ ਐਨੀ ਬਰੀਕ ਰਸਤਾ ਜਿੱਥੇ ਦੀ ਆਤਮਾ ਨੰਗੂ ਤਮਾਇਆ ਨਹੀਂ ਨੰਗਦੀ ਅੰਡੇ ਤਾਰ ਗਲੀ ਅਤ ਪੀੜੀ ਲੇਖਾ ਲਿਖਿਆ ਫਿਰ ਜਿਉਂ ਪੀੜੀ ਜਿਵੇਂ ਤਿਲ ਪੀੜੇ ਜਾਂਦੇ ਨੇ ਨਾ ਤੇਲ ਅੱਡ ਤੇ ਖਾਲ ਅੱਡ ਐਵੇਂ ਹੀ ਆਤਮਾ ਨੂੰ ਮਾਇਆ ਚੋਂ ਬਾਹਰ ਕੱਢਿਆ ਜਾਂਦਾ ਜਿੰਦਨ ਵਾਣੀ ਕੱਢੀਏ ਹੱਡਾਂ ਤੋਂ ਫੜਕਾਏ ਮਾਤ ਪਿਤਾ ਕਲੱਤਰ ਸੁਤ ਬੇਲੀ ਨਹੀਂ ਇਹ ਮਾਤਾ ਪਿਤਾ ਕਲੱਤਰ ਘਰਾਲੀ ਸੁਤ ਤੜਕੇ ਕੋਈ ਬੇਲੀ ਨਹੀਂ ਉੱਥੇ ਕੋਈ ਸਾਥ ਨਹੀਂ ਦੇ ਸਕਦਾ ਉੱਥੇ ਬਿਨ ਹਰ ਰਸ ਮੁਕਤਨ ਕੀਨਾ ਹੈ ਹਰ ਰਸ ਤੇ ਬਿਨ ਮੁਕਤੀ ਨਹੀਂ ਉੱਥੇ ਛੁਟਕਾਰਾ ਨਹੀਂ ਹੈ ਹਰ ਜਾਸਾ ਜਾਂ ਹਰ ਰਸ ਤੇ ਹੀ ਛੁਟਕਾਰਾ ਹੈ ਖੰਡੇ ਦਾ ਖੰਡਣ ਕਰਨ ਵਾਲੀ ਚੀਜ਼ ਖੰਡ ਹੈ ਦੋ ਟੁਕੜੇ ਕਰ ਦਵੇ ਜਿਹੜਾ ਕਿਸੇ ਚੀਜ਼ ਤੇ ਉਹ ਖੰਡਾ ਹੁੰਦਾ ਕਿ ਜਿਹੜਾ ਆਪਣੇ ਕੋਲ ਦੋ ਧਾਰਾ ਖੰਡਾ ਹੈ ਉਹਨੂੰ ਆਪਾਂ ਆਮ ਖੰਡਾ ਕਹਿੰਦੇ ਹਾਂ ਦੋ ਧਾਰਾ ਵਾਲਾ ਹੀ ਖੰਡਾ ਵਸ ਮੰਨਿਆ ਜਾਂਦਾ ਦੋ ਹੀ ਖੜਗਾ ਉਹ ਖੰਡਾ ਅੱਛਾ ਦੋ ਧਾਰਾ ਇਹੀ ਹੈ ਨਾ ਦੋ ਮੂੰਹਾਂ ਸੱਪ ਵੀ ਇਹਨੂੰ ਕਹਿੰਦੇ ਨੇ ਪਾਲੇ ਸ਼ੀਰ ਨਾਲ ਦੀ ਹੋਰ ਮੰਗਾ ਇਹਦੀ ਅੰਦਰਲੇ ਸ਼ੀਰ ਦੀ ਹੋਰ ਖੁਰਾਕ ਹੈ ਉੱਥੇ ਹੋਰ ਬੋਲੀ ਹੈ ਵੀ ਇੱਕ ਤਾਂ ਗਲੀ ਭੀੜੀ ਹੈ ਦੂਸਰਾ ਤੁਰਨ ਜਗ੍ਹਾ ਰਸਤਾ ਖੰਡੇ ਦੀ ਧਾਰ ਤੇ ਤੁਰਨਾ ਹੈ ਕਹਿੰਦੇ ਉਹ ਤਿੱਖੀ ਵਾਲੋਂ ਨਿੱਕੀ ਇੱਕ ਮਾਰਗ ਜਾਣਾ ਅੰਦਰਲੇ ਸਰੀਰ ਦੀ ਉਹ ਗੱਲ ਹੈ ਠੀਕ ਹੈ ਜੀ ਹਾਲੇ ਹੀ ਤਾਂ ਹੈ ਜੀ ਹਾਂਜੀ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤੀ ਪਰਾਇਣ ਅੰਦਨ ਕੀਰਤਨ ਕੀਨਾ ਹੈ ਜਗ ਦੇ ਵਿੱਚ ਵਸੇਰੇ ਮਿੱਤਰ ਨੇ ਸਕੇ ਵਸੇਰੇ ਨੇ ਨਹੀਂ ਨੇ ਬਿਨ ਗੁਰ ਪਰਮੇਸ਼ਰ ਕੋਈ ਨਹੀਂ ਗੁਰ ਪਰਮੇਸ਼ਰ ਦੇ ਬਿਨਾ ਅਸਲ ਦੇ ਵਿੱਚ ਵੀ ਤੁਸਾਂ ਖਾ ਕੋਈ ਵੀ ਨਹੀਂ ਆਤਮਾ ਦੇ ਲੈਵਲ ਤੇ ਕੋਈ ਵੀ ਨਹੀਂ ਸਰੀਰਕ ਲੈਵਲ ਤੇ ਤਾਂ ਉਹ ਮਦਦ ਕਰ ਸਕਦੇ ਨੇ ਆਪਣੀ ਦੁੱਖ ਸੁੱਖ ਚ ਖਾਣ ਪੀਣ ਚ ਸਰੀਰ ਮਾਇਆ ਦੇ ਲੈਵਲ ਤੇ ਆਤਮਾ ਦੇ ਲੈਵਲ ਤੇ ਕੋਈ ਜਾ ਕੇ ਉੱਥੇ ਮਦਦ ਨਹੀਂ ਕਰ ਸਕਦਾ ਇੱਕ ਦੂਜੇ ਉੱਥੇ ਗੁਰ ਪਰਮੇਸ਼ਰ ਦੀ ਲੋੜ ਹੈ ਕੋਈ ਨਹੀਂ ਗੁਰ ਕੀ ਸੇਵਾ ਮੁਕਤ ਪ੍ਰਾਣ ਜਿਹੜੀ ਗੁਰ ਕੀ ਸੇਵਾ ਗੁਰ ਕੀ ਸੇਵਾ ਹੁੰਦੀ ਹੈ ਭਾਣੇ ਚੱਲਣਾ ਗੁਰ ਕੇ ਭਾਣੇ ਚੱਲਣਾ ਗੁਰ ਕੇ ਭਾਣੇ ਅਨੁਸਾਰ ਕੰਮ ਕਰਨਾ ਗੁਰ ਕੀ ਚੱਕਰੀ ਕਰਨਾ ਇਹੀ ਮੁਕਤੀ ਪ੍ਰਾਣ ਹੈ ਇਹ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਮੁਕਤ ਪ੍ਰਾਣ ਅੰਦਰ ਕੀਰਤਨ ਕੀਨਾ ਹੈ ਇਸ ਜਿਨ੍ਹਾਂ ਨੇ ਵਰਕੀ ਸੇਵਾ ਕੀਤੀ ਹੈ ਚੱਕਰੀ ਕੀਤੀ ਹੈ ਉਹਨਾਂ ਨੇ ਅੰਦਰ 24 ਘੰਟੇ ਉਹਨਾਂ ਨੇ ਸਾਥ-ਸਾਥ ਉਹਦੀ ਕੀਰਤੀ ਕਰੀ ਹੈ ਉਹਦਾ ਜਸ ਗਾਇਆ ਕੀਰਤਨ ਕਿਨਾ ਜਸ ਗਾਉਣਾ ਹੁੰਦਾ ਜਸ ਕਰਨਾ ਅੱਛਾ ਇਹ ਜੇ ਢੋਲਕੀ ਬਾਜੇ ਦੀ ਲੋੜ ਤਾਂ ਨਹੀਂ ਹੈ ਜੀ ਕਾਣਾ ਨਾ ਕਰਨਾ ਉਹ ਨਾਲ ਉਚਾਰਨ ਕਰਨਾ ਕਰਨ ਨੂੰ ਉਚਾਰਨ ਕਰਨਾ ਕਹਿੰਦੇ ਨੇ ਇਹਨਾਂ ਲਫ਼ਜ਼ ਉਚਾਰਨ ਕਰਨ ਦੇ ਸੈਂਸ ਵਿੱਚ ਆਊਗਾ ਬੋਲਣਾ ਉਹ ਉੱਥੇ ਗਾਉਣਾ ਆਊਗਾ ਗਾਉਣ ਦਾ ਵੀ ਸੈਂਸ ਹੋ ਰਹੀ ਹੈ ਉਹ ਗਾਉਣ ਨਹੀਂ ਹੈ ਗਾਵਣ ਨੂੰ ਪਵਨ ਪਾਣੀ ਬੈ ਸੰਤਰ ਇਹਨਾਂ ਕਿਹੜੇ ਕੁੜ ਗਈ ਸਾਜ ਇਹ ਗਾਉਣਾ ਹੁਕਮ ਦੇ ਵਿੱਚ ਇਹਨੂੰ ਜਸ ਕਰਦੇ ਨੇ ਤੇਰਾ ਠੀਕ ਹੈ ਜੀ ਹੁਕਮ ਦੇ ਵਿੱਚ ਰਹਿਣਾ ਹੀ ਸਮਝੋ ਗਾਉਣਾ ਹੋ ਗਿਆ ਹਾਂ ਹੁਕਮ ਦੇ ਵਿੱਚ ਕੂੜ ਛੋੜ ਸਾਚੇ ਕੋ ਧਾਵੋ ਜੋ ਇਛੋ ਸੋਈ ਫਲ ਪਾਵੋ ਸਾਚ ਵਖਰ ਕੇ ਵਪਾਰੀ ਵਿਰਲੇ ਤੈ ਲਾਹ ਸੌਦਾ ਕੀਨਾ ਹੈ ਇਸ ਕਰਕੇ ਤੁਸੀਂ ਕੂੜ ਨੂੰ ਛੱਡ ਦਿਓ ਸੱਚ ਵੱਲ ਨੂੰ ਵਧੋ ਕੂੜ ਨੂੰ ਛੱਡ ਦਿਓ ਮਾਇਆ ਦੀ ਦੌੜ ਤੋਂ ਨਿਕਲ ਕੇ ਸੱਚ ਦੀ ਦੌੜ ਵਿੱਚ ਭੋ ਸੱਚ ਦਾ ਗਿਆਨ ਹਾਸਲ ਕਰੋ ਦਿਨ ਰਾਤ ਇਹ ਦੌੜ ਲਾਓ ਜੋ ਇੱਛਾ ਸੋਈ ਫਲ ਪਾਵੋ ਇਹਦੇ ਵਿੱਚ ਜੋ ਇੱਛਾ ਹੈ ਨਾ ਉਹ ਫਲ ਉਹ ਪ੍ਰਾਪਤ ਹੋ ਜੂ ਜੋ ਇੱਛਾ ਲੈ ਕੇ ਆਏ ਸੀ ਉਹ ਪੂਰੀ ਹੋ ਜੂ ਬਾਕੀ ਸਾਰੀਆਂ ਇੱਛਾ ਦੇ ਵਿੱਚ ਹੀ ਆ ਜਾਣੀਆਂ ਨੇ ਸੱਚ ਵਖਰ ਕੇ ਵਪਾਰੀ ਵਿਰਲੇ ਪਰ ਇਹ ਸੱਚ ਵਖਰ ਦੇ ਵਪਾਰੀ ਜਿਹੜਾ ਸੱਚ ਸੌਦਾ ਇਹਦੇ ਵਪਾਰੀ ਨੇ ਲਾਹਾ ਸੌਦਾ ਕੀਨਾ ਹੈ ਜਿਨ੍ਹਾਂ ਨੇ ਸੌਦਾ ਕੀਤਾ ਉਹਨਾਂ ਨੂੰ ਲਾਹਾ ਮਿਲਿਆ ਜਿਨ੍ਹਾਂ ਨੇ ਇਹਦਾ ਸੌਦਾ ਕੀਤਾ ਉਹ ਲਾਹੇ 'ਚ ਰਹੇ ਨੇ ਕਦੇ ਵੀ ਘਾਟੇ 'ਚ ਨਹੀਂ ਗਏ ਅੱਛਾ ਜੀ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾਹ ਸੌਦਾ ਕੀਤਾ ਹੈ ਸੌਦੇ ਵਾਸਤੇ ਪੂੰਜੀ ਕੀ ਹੈ ਜੀ ਸਮਾਨ ਧੰਨ ਸਾਹਿਬ ਸੌਂਪੀ ਹੁਕਮ ਨੇ ਪਾਈ ਆ ਇਹੀ ਪੂੰਜੀ ਸੀ ਵੀ ਮੰਨ ਦੇਣਾ ਪੈਣਾ ਸੀ ਹਾਂਜੀ ਆਪਣੀ ਮਰਜ਼ੀ ਕੁਰਬਾਨ ਕਰਤੀ ਸਾਚ ਵਖਰ ਕੇ ਵਪਾਰੀ ਵਿਰਲੇ ਹੁਣ ਵਿਰਲੇ ਵਿਰਲੇ ਐ ਤਾਂ ਅਸੀਂ ਤਾਂ ਸੋਚਦੇ ਆਂ ਵੀ ਜਿੰਨੇ ਪੰਜਾਬ 'ਚ ਤੁਰੇ ਫਿਰਦੇ ਆ ਲੋਕ ਕਹਿੰਦੇ ਸਤੋ ਉਪਦੇਸ਼ ਲੈ ਲਓ ਫਿਰ ਵਿਰਲਿਆਂ ਦੀ ਤਾਂ ਗੱਲ ਰਹੀ ਨਹੀਂ ਉਹ ਵਿਰਲਿਆਂ ਦੀ ਨਹੀਂ ਉਹ ਭੇਡਾਂ ਦੇ ਟਿੱਕੇ ਲਾਉਂਦੇ ਨੇ ਉਹਨਾਂ ਦੀ ਹੋਰ ਗੱਲ ਆ ਉਹ ਸੌਦਾ ਵੀ ਨਾਮ ਦਾ ਕਾਨੂੰ ਹੈ ਉਹ ਤਾਂ ਹੋਰੇ ਕੁਛ ਹੈ ਉਹ ਤਾਂ ਉਹ ਧੜੇ ਨੇ ਆਪਣੇ ਆਪਣੇ ਧੜੇ ਬਣਾਉਂਦੇ ਨੇ ਨਾ ਜਿਆਦਾ ਬੰਦੇ ਇਕੱਠੇ ਕਰਨੇ ਧੜਾ ਬਣਾਉਣਾ ਉਹ ਕੱਲ ਮੈਂ ਇੱਕ ਮੂਵੀ ਦੇਖੀ ਉਹ ਕਹਿੰਦਾ ਇਹ ਧਰਮ ਨਹੀਂ ਹੈ ਕੰਪਨੀਆਂ ਸਾਰੀਆਂ ਕੰਪਨੀਆਂ ਨੇ ਪ੍ਰਾਈਵੇਟ ਲਿਮਟਿਡ ਨੇ ਸਾਰੀਆਂ ਕਹਿੰਦਾ ਮੈਨੂੰ ਆਪ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੀ ਕੰਪਨੀ ਦਾ ਮੈਂਬਰ ਬਣਾ ਹਾਂਜੀ ਹਰੀ ਹਰੀ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਹੱਲੋ ਪ੍ਰਮੁਖੀ ਖੋਜ ਲਹੈ ਜਨ ਪੂਰੇ ਕਿਉ ਸਮਦਰਸੀ ਚੀਨਾ ਹੈ ਹਰ ਹਰੀ ਹਰ ਨਾਮ ਵਖਰ ਲੈ ਚੱਲੋ ਹੈ ਹਰ ਹਰ ਨਾਮ ਦੀ ਵਸਤੂ ਲੈ ਕੇ ਅੱਗੇ ਵਧ ਅੱਗੇ ਵਧ ਮਾਇਆ ਤੋਂ ਅੱਗੇ ਵਧ ਆਪਣਾ ਗਿਆਨ ਲੈ ਕੇ ਆਤਮ ਗਿਆਨ ਲੈ ਕੇ ਅੱਗੇ ਵਧ ਮਾਇਆ ਤੋਂ ਮਾਇਆ ਤੋਂ ਗਾਂ ਤੁਰ ਜਾ ਦਰਸ਼ਨ ਪਾਵੋ ਸਹਿਜ ਮਹੱਲੋ ਫਿਰ ਤੁਹਾਨੂੰ ਮਹੱਲ ਦਾ ਫਿਰ ਆਪਣੇ ਆਤਮ ਦਰਸ਼ਨ ਹੋਊ ਅਡੋਲਤਾ ਦੀ ਅਵਸਥਾ ਫਿਰ ਪ੍ਰਾਪਤ ਹੋਊਗੀ ਫਿਰ ਅਡੋਲ ਅਵਸਥਾ ਦੀ ਪ੍ਰਾਪਤੀ ਹੋ ਜੂਗੀ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜੂਗੀ ਗੁਰਮੁਖ ਖੋਜ ਲਹਾਂ ਜਨ ਪੂਰੇ ਕਿਉਂ ਸੀ ਚੀਨਾ ਹੈ ਜੇ ਗੁਰਮੁਖ ਨੇ ਇਸ ਤਰੀਕੇ ਨਾਲ ਖੋਜ ਕਹਿੰਦੇ ਨੇ ਪੂਰੇ ਹੋ ਜਾਂਦੇ ਨੇ ਇਹਨਾਂ ਦੀ ਖੋਜ ਪੂਰੀ ਹੋ ਗਈ ਜਿਹਨਾਂ ਨੇ ਖੋਜ ਲਿਆ ਪੂਰੇ ਹੋ ਜਾਂਦੇ ਨੇ ਗੁਰਮੁਖੀ ਖੋਜ ਲਾਹਣ ਜਨ ਪੂਰੇ ਜਿਹੜੇ ਖੋਜ ਲਏ ਉਹ ਜਨ ਪੂਰੇ ਹੋ ਜਾਂਦੇ ਨੇ ਪੂਰਾ ਗਿਆਨ ਹੋ ਜਾਂਦਾ ਉਹਨਾਂ ਦਾ ਉਹ ਸਮਦਰਸੀ ਚੀਨਾ ਹੈ ਸਮਦਰਸੀਆਂ ਨੇ ਇਸ ਤਰੀਕੇ ਦੀ ਖੋਜ ਕੀਤੀ ਇਹ ਸਮਦਰਸੀ ਨੇ ਸਾਰੇ ਸਮਦਰਸੀ ਜਿਹੜਾ ਹੈ ਇੱਥੇ ਆ ਕੇ ਸਮਦਰਸੀ ਹੁੰਦਾ ਹੈ ਇਹ ਸਮਦਰਸੀ ਵੀ ਇੱਕ ਕਿਸਮ ਜੋ ਸਟੇਜ ਹੈ ਸਮਦਰਸੀ ਦੀ ਇੱਕ ਅਵਸਥਾ ਹੈ ਉਹ ਸੰਦਰਸ਼ੀ ਦੀ ਅਵਸਥਾ ਖੋਜ ਲਈ ਦ੍ਰਿਸ਼ਟੇਤਾ ਹੋ ਗਿਆ ਇਹ ਬ੍ਰਹਮ ਗਿਆਨੀ ਦੀ ਅਵਸਥਾ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਹਾਂਜੀ ਮਹੱਲੋ ਜਿਹੜਾ ਸ਼ਬਦ ਹੈ ਇਹ ਹਿਰਦੇ ਨੂੰ ਕਿਹਾ ਜੀ ਦਰਸ਼ਨ ਪਾਵੋ ਸਹਿਜ ਮਹੱਲੋ ਹਿਰਦੇ ਨੂੰ ਨਹੀਂ ਕਿਹਾ ਮਹੱਲੋ ਹੈ ਮਤ ਹੱਲੋ ਉੱਤੇ ਹਿਲਦਾ ਨਹੀਂ ਸਹਿਜ ਹੋ ਜਾਂਦਾ ਫਿਰ ਹਿਲਦਾ ਮਹੱਲੋ ਅਡੋਲ ਅਵਸਥਾ ਅੱਛਾ ਜੀ ਆਪਣਾ ਹੀ ਦਰਸ਼ਨ ਪਾਉਣਾ ਸੀ ਉਹ ਪਾ ਲਿਆ ਹੈ ਜੀ ਕਿ ਸ਼ਬਦ ਦਾ ਦਰਸ਼ਨ ਪਾਉਣ ਨਾਲ ਮਹੱਲੋ ਹੋਇਆ ਸ਼ਬਦ ਵੀ ਆਤਮ ਦਰਸ਼ਨ ਹੈ ਜਿਹੜਾ ਉਹ ਸ਼ਬਦ ਹੈ ਸ਼ਬਦ ਗੁਰੂ ਉਹ ਵੀ ਆਤਮ ਦਰਸ਼ਨ ਹੈ ਇਹਦੇ ਵਿੱਚੋਂ ਹੀ ਪੈਦਾ ਹੋਇਆ ਹੋਇਆ ਹੈ ਇਹਦਾ ਹੀ ਰੂਪ ਹੈ ਉਹ ਵੀ ਨਾਲ ਚਿਰ ਸ਼ਬਦ ਦਾ ਦਰਸ਼ਨ ਨਹੀਂ ਹੁੰਦਾ ਉਹਨਾਂ ਅਜਰ ਅਡੋਲਤਾ ਨਹੀਂ ਹੁੰਦੀ ਨਾ ਸਹਿਜ ਹੁੰਦਾ ਹੈ ਮੈਂ ਜਦ ਤਾਂ ਭੁੱਖ ਪਈ ਹੈ ਸ਼ਬਦ ਦੀ ਜਾਣਨ ਦੀ ਭੁੱਖ ਤਾਂ ਪਈ ਹੋਈ ਹੈ ਉਹਨਾਂ ਚਿਰ ਠੀਕ ਹੈ ਤਾਂ ਹੀ ਜਿਹਨੇ ਮਹੱਲੇ ਹੋਏ ਆ ਉਹ ਇਹ ਅਵਸਥਾ ਚ ਆਏ ਆ ਫਿਰ ਉਹਨਾਂ ਨੇ ਬਾਣੀ ਉਚਾਰੀ ਹੈ ਜੀ ਹਾਂ ਫਿਰ ਉਹਨਾਂ ਨੇ ਸੁਣ ਕੇ ਬਾਣੀ ਉਚਾਰੀ ਹੈ ਸ਼ਬਦ ਨਾਲ ਜੁੜ ਕੇ ਉਚਾਰੀ ਹੈ ਠੀਕ ਹੈ ਤੇ ਹੁਣ ਇੱਥੇ ਗੁਰਮੁਖੀ ਖੋਜ ਲਹੋ ਜਨ ਪੂਰੇ ਕਿਹਾ ਤੇ ਜਿਹੜੇ ਰਟੀ ਜਾਂਦੇ ਆ ਕਿਸੇ ਅੱਖਰ ਨੂੰ ਮਾਲਾ ਫੇਰੀ ਜਾਂਦੇ ਆ ਉਹ ਖੋਜਣ ਤੋਂ ਤਾਂ ਬਹੁਤ ਦੂਰ ਹੈ ਜੀ ਉਹ ਜਾਣ ਕੇ ਕਰਦੇ ਨੇ ਤਾਂ ਸਾਖਤ ਨਿਹਰਾ ਰੋਕੀ ਖੜੇ ਨੇ ਉਹਦਾ ਬਾਟ ਦੇ ਰੋੜੇ ਨੇ ਰੋੜਾ ਹੋ ਰੋ ਬਾਟ ਦਾ ਉਹਦਾ ਰੋੜੇ ਨੇ ਤਾਂ ਜਾਣ ਕੇ ਕਰਦੇ ਨੇ ਉਹ ਤਾਂ ਸਾਖਤਾਂ ਦੀ ਲਾਈਨ ਉਹਨਾਂ ਤੇ ਲੱਗੂਗਾ ਹੋਰ ਕਿਤੇ ਲੱਗੂਗਾ ਉਹਨਾਂ ਦੱਸ ਵੀ ਦੋ ਜੋ ਸਾਬਤ ਵੀ ਕਰ ਦੋ ਜੋ ਮਰਜ਼ੀ ਕਰ ਦੋ ਨਹੀਂ ਅੜਦੇ ਹੋ ਠੀਕ ਹੈ ਜੀ ਪ੍ਰਭ ਬੇਅੰਤ ਗੁਰਮਤ ਕੋ ਪਾਵੇਂ ਗੁਰ ਕੈ ਸ਼ਬਦੀ ਮਨ ਕੋ ਸਮਝਾਵੇਂ ਸਤਗੁਰ ਕੀ ਬਾਣੀ ਸਤ ਸਤ ਕਰ ਮਾਨੋ ਕਿਉ ਆਤਮ ਰਾਮੈ ਲੀਨਾ ਹੈ ਪ੍ਰਭ ਦਾ ਬੇਅੰਤ ਹੈ ਗੁਰਮਤੀ ਕੋ ਪਾਵਾਂ ਗੁਰ ਕੀ ਮਤ ਲੈ ਕੇ ਕਿਸੇ ਨੂੰ ਪ੍ਰਾਪਤੀ ਹੁੰਦੀ ਹੈ ਪ੍ਰਭ ਦੀ ਸਮਝ ਆਉਂਦੀ ਹੈ ਪ੍ਰਭ ਦੀ ਗੁਰ ਕੇ ਸ਼ਬਦ ਸਤਗੁਰ ਦੇ ਉਪਦੇਸ਼ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਮਨ ਕੋ ਸਮਝਾਵਾ ਆਪਣਾ ਮਨ ਸਮਝਾ ਲੈਂਦਾ ਫਿਰ ਇਹ ਆਪਣੇ ਮਨ ਨੂੰ ਸਮਝਾ ਲੈਂਦੀ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਮੰਨੋ ਫਿਰ ਸਤਗੁਰ ਦੀ ਬਾਣੀ ਨੂੰ ਸੱਚ ਸੱਚ ਕਰਕੇ ਮੰਨਦਾ ਹੈ ਜਦ ਮਨ ਸਮਝ ਜਾਂਦਾ ਹੈ ਕਿਉਂ ਆਤਮ ਰਾਮ ਰਾਮੇ ਲੀਨਾ ਹੈ ਕਿਉਂ ਆਤਮ ਨੇ ਰਾਮ ਤੇ ਲੀਨ ਹੋ ਗਿਆ ਆਤਮ ਜੋ ਹੈ ਰਾਮ ਰਾਮੇ ਲੀਨਾ ਹੈ ਆਤਮ ਜੋ ਹੈ ਜੋ ਆਪਣਾ ਆਪਾ ਹੈ ਬੁੱਧੀ ਦਾ ਸਾਰਾ ਮਨ ਬੁੱਧੀ ਦੋਏ ਲੀਨ ਹੋ ਗਏ ਆਪਣੇ ਮੂਲ ਵਿੱਚ ਤੇ ਜਿਹੜੀ ਆਤਮਾ ਸੀ ਉਹ ਆਤਮ ਦਾ ਰੂਪ ਧਾਰ ਗਈ ਆਤਮ ਰਾਮ ਦਾ ਰੂਪ ਹੋ ਗਈ ਆਤਮ ਰਾਮ ਹੋ ਪ੍ਰਵਾਨ ਆਤਮ ਰਾਮ ਹੈ ਰਾਮ ਆਤਮ ਹੈ ਆਤਮ ਹੈ ਰਾਮ ਰਾਮ ਹੈ ਆਤਮ ਦੋ ਇੱਕ ਇੱਕੋ ਹੀ ਗੱਲ ਹੈ ਜਿਵੇਂ ਲਹਿਰ ਦੇ ਵਿੱਚ ਪਾਣੀ ਹੈ ਪਾਣੀ ਦੀ ਲਹਿਰ ਹੈ ਪਾਣੀ ਦੇ ਵਿੱਚ ਹੀ ਲਹਿਰ ਵਾਰਤਾ ਹੈ ਨਹੀਂ ਪਾਣੀ ਤੋਂ ਅੱਛਾ ਜਿਹੜੀ ਆਤਮਾ ਸੀ ਉਹਨੇ ਹੁਣ ਆਤਮ ਦਾ ਰੂਪ ਧਾਰ ਕੇ ਤਾਂ ਰਾਮ ਵਿੱਚ ਲੀਨ ਹੋ ਗਈ ਜੀ ਲੋਭ ਬੰਦ ਹੋ ਗਿਆ ਲੋਭ ਤਿਆਗ ਦਿੱਤਾ ਪੈਰ ਥੱਲੇ ਆ ਗਈ ਜਿੰਨਾ ਚ ਲੋਭ ਸੀਗਾ ਹਵਾ ਸੀ ਲੋਭ ਹਵਾ ਹੀ ਸੀ ਤੇ ਜੋ ਲਹਿਰ ਬਣੀ ਹੋਈ ਸੀ ਜਦ ਲੋਭ ਬੰਦ ਹੋ ਗਿਆ ਹਵਾ ਬੰਦ ਹੋ ਗਈ ਲਹਿਰ ਥੱਲੇ ਆ ਗਈ ਠੀਕ ਹੈ ਇਹ ਹੁਣ ਰਾਮ ਕਬੀਰਾ ਇੱਕ ਭਈਆ ਹੋ ਗਿਆ ਜੀ ਹਾਂ ਰਾਮ ਕਬੀਰਾ ਇੱਕ ਭਈਆ ਕੋਈ ਨਾ ਸਕੇ ਪਛਾਣੇ ਹੁਣ ਲਹਿਰ ਵਾਲਾ ਪਾਣੀ ਕਿੱਥੇ ਗਿਆ ਉਹ ਵਿੱਚ ਹੀ ਰਹਿ ਗਿਆ ਹੁਣ ਨਹੀਂ ਪਤਾ ਲੱਗਦਾ ਠੀਕ ਹੈ ਵੀ ਆਤਮਾ ਦਾ ਸਰੂਪ ਹੁਣ ਆਤਮ ਬਣ ਗਿਆ ਆਤਮਾ ਜਦ ਲੋਭ ਛੱਡਤਾ ਨਾ ਜਦ ਤ੍ਰਿਕੁਟੀ ਛੱਡਤੀ ਆਤਮ ਬਣ ਗਈ ਉਹ ਰਾਮ ਵਿੱਚ ਲੀਨ ਆਤਮਾ ਪ੍ਰਾਤਮਾ ਹੋ ਗਿਆ ਜਾਂ ਆਤਮ ਪ੍ਰਾਤਮ ਹੋ ਗਿਆ ਇੱਕੋ ਕਰਨਾ ਹੈ ਤਾਂ ਕੰਨੇ ਦੋਹਾਂ ਦੇ ਉੱਡ ਜਾਣੇ ਨੇ ਫਿਰ ਠੀਕ ਹੈ ਹੁਣ ਪੂਰਨ ਬ੍ਰਹਮ ਹੋ ਗਿਆ ਜੀ ਹਾਂਜੀ ਨਾਰਦ ਸਾਰਦ ਸੇਵਕ ਤੇਰੇ ਭਵਨ ਸੇਵਕ ਵਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਜਿਹੜੇ ਨਾਰਦ ਹੋਏ ਨੇ ਜਿਨ੍ਹਾਂ ਨੇ ਸਭ ਕੋ ਰੱਦ ਕੀਤਾ ਉਹ ਵੀ ਤੇਰੇ ਸੇਵਕ ਨੇ ਜਿਨ੍ਹਾਂ ਦਾ ਸਭ ਕੋ ਰੱਦ ਹੋ ਗਿਆ ਸਾਰ ਸੀ ਉਹ ਵੀ ਸਭ ਤੇਰੇ ਨੇ ਜਿਹੜੇ ਰਿਸ਼ੀ ਮੁਨੀਆਂ ਨੇ ਸ਼ਾਸ ਸਮਰਤ ਸ਼ਾਸਤਰ ਲਿਖੇ ਨੇ ਉਹ ਸਾਰ ਸੀ ਸਾਰੇ ਜਿਹਨੀਆਂ ਮਨਵਤਾਂ ਦੀਆਂ ਲਿਖਤਾਂ ਨੇ ਛੱਤ ਤੋਂ ਥੱਲੇ ਦੀਆਂ ਲਿਖਤਾਂ ਨੇ ਉਸਾਰਦ ਨੇ ਪਰਮਾ ਦੇ ਉਪਵਤਾਰ ਨੇ ਉਸਾਰਦ ਨੇ ਉਹਨੇ ਬ੍ਰਹਮ ਗਿਆਨੀ ਨੇ ਉਸਾਰਦ ਨੇ ਗੁਰੂ ਹਨਾਰਦ ਨੇ ਉਦੋਂ ਥੱਲੇ ਦੀ ਅਵਸਥਾ ਵਾਲੇ ਸਾਰਦ ਨੇ ਉਹ ਤੇਰੇ ਸੇਵਕ ਨੇ ਕੋਈ 8ਵੀਂ ਕਲਾਸ ਤਾਈਂ ਪੜਾਉਂਦਾ ਕੋਈ 10ਵੀਂ ਦੀ ਪੜਾਉਂਦਾ ਕੋਈ ਗਾਂ ਪੜਾਉਂਦਾ ਵਾ ਤੇਰੀ ਉਹ ਕਰਦੇ ਨੇ ਪਰ ਜੇ ਵਿਰੋਧ ਕਰਦੇ ਨੇ ਉਹ ਸਖਤ ਨੇ ਉਹ ਨਹੀਂ ਕਰਦੇ ਉਹ ਵਿਰੋਧ ਨਹੀਂ ਕਰਦੇ ਨਾ ਕੋਈ ਜਿੰਨਾ ਗਿਆਨ ਆ ਉਹਨਾਂ ਦੇ ਦਿੰਦੇ ਨੇ ਨਾਲ ਵਿਸਾਰ ਥੋੜਾ ਗਿਆਨ ਸੀ ਥੋੜਾ ਦੇ ਦਿੱਤਾ ਵਿਰੋਧ ਨਹੀਂ ਕੀਤਾ ਸਾਰਦ ਸ਼ਬਦ ਤਿੰਨ ਵਾਰ ਆਉਂਦਾ ਜੀ ਹਾਂ ਇਹਨਾਂ ਨੇ ਸਾਰਦ ਦੇ ਅਰਥ ਸਰਸਵਤੀ ਕੀਤੇ ਐ ਸ਼ਬਦ ਹੈਗਾ ਮਨ ਪਵਨ ਦੋਏ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਫਿਰ ਭਈ ਸੰਤੀ ਟੂਟਸ ਨਾਹੀ ਅਨਹਦ ਕਿੰਗੁਰੀ ਬਾਜੀ ਹਰ ਜੋਗ ਚ ਤਾਂ ਸਾਰਦੇ ਆਊਗਾ ਨਰ ਤਾਂ ਇੱਕੋ ਜੋਗ ਚ ਆਊ ਫਿਰ ਜੋਗ ਸਾਰਦ ਸਾਜੀ ਸਾਜਣਾ ਤਾਂ ਸਾਰਦਣਾ ਹੀ ਕਰਨੀ ਹੈ ਜਾਂ ਮਾਇਆ ਨਾਲ ਜੁੜਨਾ ਸਾਰਦ ਸਾਜੀ ਹੈ ਫਿਰ ਮਾਇਆ ਨਾਲ ਜੁੜਿਆ ਨਾ ਟੁੱਟਿਆ ਕੋਈ ਇਹ ਨਹੀਂ ਹੁੰਦੀ ਹਾਂਜੀ ਤੁੰਬਾ ਬਜਾਉਣ ਵਾਲਾ ਨਹੀਂ ਹੁੰਦਾ ਉਹ ਕਿੰਦਰੀ ਤੁੰਬਾ ਉਹ ਬਜਾਉਣ ਵਾਲੇ ਜੋਗੀ ਹਾਂ ਹਾਂ ਸੁਰਤਿਆ ਜੋੜਨੀ ਆਪਣੇ ਹਿਰਦੇ ਤੇ ਉਹ ਸੁਰਤਿਆ ਸੁਰਤ ਟਿਕ ਜਾਣੀ ਜਦ ਉਹ ਚੋਂ ਆਵਾਜ਼ ਪੈਦਾ ਹੋਣੀ ਧਿਆਨ ਵਿੱਚ ਜਾਣਿਆ ਹੈ ਧਿਆਨ ਸੁਰਤ ਹੈ ਤੁਨ ਵਿੱਚ ਧਿਆਨ ਤੇ ਵਿੱਚ ਜਾਣਿਆ ਤੁਨ ਦੇ ਵਿੱਚ ਜਦ ਧਿਆਨ ਟਿਕਾਤਾ ਧਿਆਨ ਚੋਂ ਹੀ ਫਿਰ ਧੁਨ ਪੈਦਾ ਹੋਈ ਹੈ ਅੱਛਾ ਮਨ ਪਵਨ ਦੋਏ ਤੁੰਬਾ ਕਰੀ ਹੈ ਮਨ ਔਰ ਪਵਨ ਦੋ ਚੀਜ਼ਾਂ ਹੋ ਗਈਆਂ ਹਾਂ ਪਵਨ ਕੀ ਹੈ ਫਿਰ ਮਨ ਔਰ ਪਵਨ ਮਾਇਆ ਨੂੰ ਔਰ ਮਨ ਨੂੰ ਮਨ ਮਾਇਆ ਨਾਲ ਜੁੜਿਆ ਹੈ ਨਾ ਅੱਛਾ ਜੀ ਜੁਗ ਜੁਗ ਸਾਰਦ ਸਾਜੀ ਜਿਹੜਾ ਸਰੀਰ ਸਜਦਾ ਰਹੇ ਦੇਖੋ ਹਰ ਜੂਨ ਦੇ ਵਿੱਚ ਅੰਦਰੋਂ ਗਿਆਨ ਆਇਆ ਜਿੰਨਾ ਵੀ ਹੈ ਥਿਰ ਪਈ ਤੰਤੀ ਟੂਟਸ ਨਾਏ ਅਨਹਦ ਕਿੰਗਰੀ ਬਾਜੀ ਆ ਜਾ ਥਿਰ ਹੋ ਜਾਂਦੀ ਹੈ ਤੰਤੀ ਫਿਰ ਨਹੀਂ ਟੁੱਟਦੀ ਫਿਰ ਅਨਹਦ ਕਿੰਗਰੀ ਵੱਜਦੀ ਹੈ ਕਿਸੇ ਚੀਜ਼ ਦੀ ਆਪਾਂ ਲੋੜ ਆ ਆਪਾਂ ਦਾ ਥੋੜਾ ਵਕਤ ਤੇਰੇ ਵਾਸਤੇ ਧਿਆਨ ਹੋਇਆ ਉਹ ਗੱਲ ਸਮਝ ਆ ਗਈ ਵਾ ਧਿਆਨ ਅੰਦਰੋਂ ਛੱਡ ਜੇ ਧਿਆਨ ਅੰਦਰ ਹੀ ਟਿਕਿਆ ਰਹਿੰਦਾ ਛੱਡਦੇ ਹੀ ਨਹੀਂ ਜੋ ਮਰਜ਼ੀ ਅੰਦਰੋਂ ਮਿਲੀ ਜਾਵੇ ਫਿਰ ਉਹ ਟੁੱਟਦੀ ਨਹੀਂ ਅੰਦਰੋਂ ਤੁਰਤ ਫਿਰ ਉਹ ਅਨੰਦ ਕਿੰਦਰੀ ਵੱਜਦੀ ਹੈ ਲਗਾਤਾਰ ਨਹੀਂ ਉਹਨੀ ਕੇ ਗੱਲ ਦਾ ਗਿਆਨ ਹੋ ਜਾਂਦਾ ਆਪਾਂ ਛੱਡ ਦਿੰਦੇ ਆ ਬਸ ਅੰਦਰੋਂ ਧਿਆਨ ਠੀਕ ਹੈ ਇੱਕ ਜਗ੍ਹਾ ਉਹਨੇ ਨਾਰਦ ਸਾਰਦ ਕਰੇ ਖਵਾਸੀ ਪਾਸ ਬੈਠੀ ਬੀਬੀ ਕਮਲਾ ਦਾਸੀ ਤੇ ਦੋ ਹੋ ਗਏ ਨਾ ਨਾਰਦ ਸਾਰਦ ਕਰੇ ਖਵਾਸੀ ਖਵਾਸੀ ਚਰਚਾ ਕਰਦੇ ਨੇ ਇੱਕ ਪਾਸੇ ਜੋਗੀ ਕਰਦੇ ਨੇ ਬੈਠਾ ਜੋਗੀ ਬੈਠੇ ਨੇ ਇੱਕ ਪਾਸੇ ਗੁਰੂ ਨਾਨਕ ਬੈਠਾ ਨਾਰਦ ਸਾਧ ਦੋਵੇਂ ਬੈਠੇ ਨੇ ਜੋਗੀਆਂ ਦੀ ਗੱਲ ਸਾਰੀ ਉਹ ਰੱਦ ਕਰੀ ਜਾਂਦਾ ਗੁਰੂ ਨਾਨਕ ਠੀਕ ਹੈ ਪਾਸ ਬੈਠੀ ਬੀਬੀ ਕਮਲਾ ਦਾਸ ਇਹ ਕੌਣ ਹੈ ਗੋਵੇ ਖੁੱਦੀ ਬੈਠੀ ਹੈ ਇਹ ਤਾਂ ਪਰਮੇਸ਼ਰ ਦੀ ਬੁੱਧੀ ਹੈ ਸੱਚ ਦੇ ਆਧਾਰ ਤੇ ਹੋਣਾ ਕੋਈ ਗੁਰੂ ਨਾਨਕ ਦੀ ਥੋੜੀ ਹੈਗੀ ਉਹ ਬੁੱਧ ਉਹ ਤਾਂ ਪਰਮੇਸ਼ਰ ਦੀ ਹੈ ਅੱਛਾ ਜੀ ਸੱਚ ਤੇ ਆ ਕੇ ਨਾ ਹੋਣਾ ਸੱਚ ਦੇ ਆ ਕੇ ਫੈਸਲਾ ਹੋਣਾ ਸੱਚ ਕਦੇ ਪੱਖ ਦਾ ਨਹੀਂ ਹੁੰਦਾ ਸੱਚ ਨਿਊਟਰਲ ਹੁੰਦਾ ਸਾਂਝਾ ਹੁੰਦਾ ਸੱਚ ਠੀਕ ਹੈ ਜੀ ਸੱਚ ਦਾ ਕੋਈ ਕਿਸੇ ਨਾਲ ਰਿਆਇਤ ਨਹੀਂ ਹੁੰਦੀ ਤੜਾ ਨਹੀਂ ਹੁੰਦਾ ਕੋਈ ਉਹ ਨਿਊਟਰਲ ਹੁੰਦਾ ਠੀਕ ਹੈ ਜੀ ਨਾਰਦ ਸਾਰਦ ਸੇਵਕ ਤੇਰੇ ਤ੍ਰਿਭਵਨ ਸੇਵਕ ਵੱਡੋ ਵਡੇਰੇ ਤ੍ਰਿਭਵਨ ਸੇਵਕ ਵੱਡੋ ਵਡੇਰੇ ਬਾਬਾ ਬਣਾਉਣ ਦੇ ਵਿੱਚ ਸੇਵਕ ਹੀ ਰਹੇ ਨੇ ਵੱਡੋ ਵਡੇਰੇ ਉਹ ਇੱਕ ਸੱਚਾ ਇਸ ਥੋੜਾ ਜਿਹਾ ਸੱਚ ਤੋਂ ਹਟਿਆ ਹੋਇਆ ਹੈ ਉਹਨ ਪਾਪ ਦੋਨੋਂ ਪਾਈ ਦੋ ਮਿਲ ਕੇ ਸਿਸਟਮ ਪਾਈ ਇੱਕ ਮਨਮੁਖਾ ਇੱਕ ਗੁਰਮੁਖ ਹੈ ਜਿਹੜਾ ਗੁਰਮੁਖ ਹੈ ਉਹ ਤੇਰਾ ਸੇਵਕ ਹੈ ਜਿਹੜਾ ਮਨਮੁਖ ਹੈ ਉਹ ਤੇਰਾ ਸੇਵਕ ਹੈ ਧਰਮ ਤਾਂ ਉਹ ਵੀ ਧਰਮ ਤੈਨੂੰ ਲੈ ਕੇ ਆਉਂਦਾ ਆਦਮੀ ਨੂੰ ਚੰਗਾ ਬਣਾਉਂਦਾ ਉਪਦੇਸ਼ ਐਸਾ ਠੀਕ ਹੈ ਕਰਦਾ ਵੀ ਮਾੜੇ ਕੰਮ ਨਾ ਕਰੋ ਇਹ ਨਾ ਕਰੋ ਉਹ ਨਾ ਕਰੋ ਸੇਵਕ ਤੇਰੇ ਤੇ ਪਵਣ ਸੇਵਕ ਵੱਡੋ ਵੱਡੇ ਤੇ ਨਾ ਭਵਨਾਂ 'ਚ ਸੇਵਕ ਰਹੇ ਨੇ ਵੱਡੇ ਵੱਡੇ ਵੱਡੇ ਤੋਂ ਵੱਡੇ ਅਰਜੁਨ ਦੇ ਵਿੱਚ ਕੋਈ ਵੱਡਾ ਹੈ ਕੋਈ ਛੋਟਾ ਹੈ ਸਭ ਤੇਰੀ ਕੁਦਰਤ ਤੇ ਕੁਦਰਤ ਸਾਰੀ ਜੋ ਦੀ ਰਚਨਾ ਤੇਰੀ ਹੈ ਤੂੰ ਸਿਰ ਸਿਰ ਦਾਤਾ ਸਾਰਿਆਂ ਦਾ ਤੂੰ ਦਾਤਾ ਸਾਰਿਆਂ ਨੂੰ ਅਗਾਂ ਕਰਦਾ ਸਭ ਤੇਰੋ ਕਾਰਨ ਕੀ ਨਾ ਇਹ ਸਾਰੀ ਰਚਨਾ ਤੇਰੀ ਬਣਾਈ ਹੋਈ ਹੈ ਇਹਨਾਂ ਹੀ ਕਾਰਨ ਕੀਤਾ ਹੈ ਤੇਰੀ ਵਜ੍ਹਾ ਨਾਲ ਇਹ ਸਾਰੀ ਸ੍ਰਿਸ਼ਟੀ ਰਚੀ ਹੋਈ ਹਾਂਜੀ ਇਕ ਦਰ ਸੇਵੈ ਦਰਦ ਵਝਾਏਂ ਹੋਏ ਦਰਗਾ ਪੈਂਦੇ ਸਤਿਗੁਰੂ ਛਡਾਏ ਹਉਮੈ ਬੰਧਨ ਸਤਿਗੁਰੂ ਤੋੜੇ ਚਿੱਤ ਚੰਚਲ ਚਲਣ ਨਾ ਦੀਨਾ ਹੈ ਇੱਕ ਦਰ ਸੇਵੈ ਕਿ ਤੇਰੇ ਦਰ ਤੇ ਖੜੇ ਸੇਵਦੇ ਨੇ ਸੇਵਾ ਕਰਦੇ ਨੇ ਹਮੇਸ਼ਾ ਹੀ ਦਰਦ ਵੰਝਾਏ ਦਰਦ ਲਈ ਖੜੇ ਨੇ ਆਪਣੇ ਦਿਲ 'ਚ ਕਿਆ ਲਈ ਖੜੇ ਨੇ ਉਹਨਾਂ ਦਾ ਦਰ ਸੇਵੇ ਪਰ ਉਹਨਾਂ ਦੇ ਅੰਦਰ ਇੱਕ ਇੱਛਾ ਵੀ ਹੈ ਓਏ ਦਰਗਾਹ ਪੈਂਦੇ ਸਤਗੁਰ ਛਡਾਏ ਉਹ ਦਰਗਾਹ ਦੇ ਰਸਤੇ ਪਏ ਹੋਏ ਨੇ ਉਹ ਸਤਗੁਰ ਨੇ ਛਡਾ ਲਏ ਮੈਂ ਬੰਧਨ ਸਤਗੁਰ ਤੋੜੇ ਚਿਤ ਚੰਚਲ ਚੱਲਣ ਨਾ ਦੀਨਾ ਹੈ ਓਏ ਦਰਗਾਹ ਪੈਂਦੇ ਸਤਗੁਰੂ ਛਡਾਏ ਕਹਿੰਦੀ ਉਹਨਾਂ ਦਾ ਹੁਣ ਦਰਗਾਹ ਦਾ ਪੈਂਡਾ ਖਤਮ ਹੋ ਗਿਆ ਉਹ ਟਿਕਾਣੇ ਤੇ ਪਹੁੰਚ ਗਏ ਆਪਣੇ ਉਹ ਬਖਸ਼ ਲਏ ਗਏ ਮੈਂ ਬੰਧਨ ਸਤਗੁਰ ਤੋੜੇ ਉਹਨਾਂ ਦਾ ਹਉਮੈ ਦਾ ਜਿਹੜਾ ਬੰਧਨ ਸੀ ਨਾ ਜਿਹੜਾ ਸੱਚ ਦਾ ਵਿਰੋਧ ਕਰਦੇ ਤੇ ਕਿਤੇ ਕਿਤੇ ਜਿੱਥੇ ਸ਼ੰਕਾ ਪੈਂਦੀ ਸੀ ਬਾਣੀ ਤੇ ਪਿੱਛੇ ਹਟ ਜਾਂਦੇ ਸੀ ਆਪਣੀ ਮਰਜ਼ੀ ਕਿਤੇ ਕਰਦੇ ਸੀ ਇੱਛਾ ਆਪਣੀ ਪੈਦਾ ਹੋ ਜਾਂਦੀ ਸੀ ਉਹ ਸਾਰੀ ਖਤਮ ਹੋ ਗਈ ਚਿਤ ਚੰਚਲ ਚੱਲਣ ਨਾ ਦੇਣਾ ਹੈ ਉਹਨਾਂ ਨੇ ਚੰਚਲ ਚਿਤ ਚੱਲਣੇ ਨਹੀਂ ਦਿੱਤਾ ਚੰਚਲ ਚਿਤ ਜਦ ਇੱਛਾ ਕਰਦਾ ਸੀ ਚੱਲਣ ਦੀ ਉੱਥੇ ਰੋਕ ਦਿੰਦੇ ਸੀ ਉਹਨਾਂ ਦਾ ਪਰਮੇਸ਼ਰ ਨੇ ਚੰਚਲ ਚਿਤ ਸੀ ਚੱਲਣਾ ਬੰਦ ਕਰਤਾ ਬਿਲਕੁਲ ਦਿਲ ਕਰਕੇ ਰੱਖਤਾ ਚਿੱਤ ਮਨ ਨੂੰ ਹਾਂਜੀ ਠੀਕ ਹੈ ਜੀ ਆ ਜਿਹੜਾ ਉਹ ਦਰਗੇ ਪੈਂਦੇ ਸਤਿਗੁਰੂ ਛੁਡਾਏ ਇਹ ਤਾਂ ਹੁਣ ਸ਼ਬਦ ਗੁਰੂ ਦੀ ਗੱਲ ਆ ਗਈ ਹੈ ਜੀ ਉਹਦੇ ਨਾਲ ਜੁੜ ਕੇ ਹੀ ਛੁੱਟੀ ਹੈ ਹਾਂਜੀ ਸਤਿਗੁਰ ਮਿਲੋ ਤੀਨੋ ਵਿਧੀ ਸਾਈ ਜਿਤ ਪ੍ਰਭ ਪਾਵੋ ਗਣਤ ਨਾ ਕਾਈ ਹਉਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰੀ ਰੰਗ ਭੀਨਾ ਹੈ ਸਤਗੁਰ ਨੂੰ ਮਿਲੋ ਸਤਗੁਰ ਨੂੰ ਟੋੜ ਲਓ ਤੀਨੋਂ ਵਿਦ ਸਾਈ ਉਹ ਵਿਧੀ ਤੁਸੀਂ ਵੀ ਖੋਜ ਲਓ ਮਿਲ ਕੇ ਜਿਸ ਪ੍ਰਭ ਪਾਵੋ ਜਿਹਦੇ ਨਾਲ ਪ੍ਰਭ ਨੂੰ ਆਪਣੇ ਮੂਲ ਨੂੰ ਪਾਲਵੋ ਪ੍ਰਾਪਤ ਹੋ ਜਵੋ ਗਣਤ ਕਾਈ ਉੱਥੇ ਜਾ ਕੇ ਗਿਣਤੀ ਮਿੰਤੀ ਮਿਲ ਜਾਂਦੀ ਹੈ ਉੱਥੇ ਲੇਖਾ ਪਾਟਿਆ ਜਾਂਦਾ ਹੈ ਤੇ ਲੇਖਾ ਨਹੀਂ ਰਹਿੰਦਾ ਮੈਂ ਮਾਰ ਕਰੋ ਗੁਰ ਸੇਵਾ ਆਪਣਾ ਅਹੰਕਾਰ ਛੱਡ ਕੇ ਆਪਣੀ ਤਿਆਗ ਕੇ ਆਪਣੀ ਹਰ ਪ੍ਰਕਾਰ ਦੀ ਇੱਛਾ ਤਿਆਗ ਕੇ ਮਾਇਆ ਦੀ ਭੁੱਖ ਕਰੋ ਗੁਰ ਸੇਵਾ ਸੇਵਾ ਕਰੋ ਉਹਦੇ ਭਾਣੇ ਚੱਲੋ ਜਾਂ ਨਾਨਕ ਹਰ ਰੰਗ ਇਨਾ ਹੈ ਜਾਂ ਨਾਨਕ ਕਹਿੰਦਾ ਉਹ ਹਰ ਰੰਗ ਦੇ ਨਾਲ ਭਿੱਜ ਜੂਗਾ ਤਾਂ ਹਰ ਰੰਗ ਨਾਲ ਭਿੱਜ ਭਿੱਜ ਸਕਦਾ ਜਿਹਨੇ ਇਹ ਕੀਤਾ ਉਹ ਹਰ ਰੰਗ ਨਾਲ ਭਿੱਜ ਗਿਆ ਭਿੱਜ ਗਿਆ ਤੇ ਕੀ ਹੋ ਗਈ ਠੀਕ ਹੈ ਜੀ ਇੱਥੇ ਮਾਰੂ ਮਹੱਲਾ ਪਹਿਲਾ ਦੇ 8ਵੇਂ ਸੋਲੇ ਦੀ ਸਮਾਪਤੀ ਹੈ ਪਰ ਜਦੋਂ 6ਵੇਂ ਸੋਲੇ ਤੋਂ ਬਾਅਦ 7ਵਾਂ ਸ਼ੁਰੂ ਹੋਇਆ ਸੀ ਉੱਥੇ ਇੱਕ ਗਿਣਤੀ ਇੱਕ ਹੋਰ ਸ਼ੁਰੂ ਹੋ ਗਈ ਸੀ ਇੱਕ ਉਹ ਸੀਗਾ 16 1 7 ਹੁਣ ਇੱਥੇ ਗਿਣਤੀ ਹੈ 17 2 8 ਸਿਰਲੇਖ 'ਚ ਕੋਈ ਬਦਲਾਵਾ ਨਹੀਂ ਜਦਕਿ ਗਾਹਾਂ ਜਦੋਂ ਆਪਾਂ ਇੱਕ ਹੋਰ 6 ਦਾ ਸੈੱਟ ਕਰਕੇ 13ਵੇਂ ਤੇ ਪਹੁੰਚਾਂਗੇ ਉੱਥੇ ਦੱਖਣੀ ਸ਼ਬਦ ਜ਼ਰੂਰ ਨਾਲ ਐਡ ਹੋਇਆ ਇੱਥੇ ਸ਼ਬਦ ਤਾਂ ਕੋਈ ਨਹੀਂ ਸਿਰਲੇਖ 'ਚ ਐਡ ਹੋਇਆ ਪਰ ਗਿਣਤੀ ਜੋ ਚੇਂਜ ਹੋ ਰਹੀ ਦੋ ਨੰਬਰ ਆ ਗਿਆ ਉਹ ਪਿਛਲੇ 6 ਦੀ ਆਪਣੀ ਸੀਗੀ ਕੋਈ ਸਬਜੈਕਟ ਮੈਟਰ ਇਹਨਾਂ 6ਾਂ ਦੇ ਕੋਈ ਸਿਰਲੇਖ 'ਚ ਤਬਦੀਲੀ ਹੈ ਪਰ ਉਹ ਲੱਗਦਾ ਲਿਖਣ 'ਚ ਉਹ ਜਾਂ ਤਾਂ ਚੂਕ